ਸ਼ਲੋਕ ਮਹੱਲਾ ਪੰਜਵਾਂ ਹਰ ਨਾਮ ਨ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ ਜਿਨ ਕੀਤੀ ਤਿਸੇ ਨ ਜਾਣੈ ਨਾਨਕ ਫਿੱਟ ਅਲੂਣੀ ਦੇਹ ਸ਼ਲੋਕ ਮਹੱਲਾ ਪੰਜਵਾਂ ਹਰ ਨਾਮ ਨ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ ਸਾਧ ਸੰਗ ਸਾਧ ਸੰਗ ਹੈਗਾ ਚਿੱਤ ਸਾਧ ਹੈ ਮਨ ਅਸਾਦ ਹੈ ਅਸਾਦ ਇਸੇ ਕਰਕੇ ਦਸਮ ਪਾਜਨ ਨੇ ਕਿਹਾ ਸਾਦ ਅਸਾਦ ਜਾਣਿਓ ਨਹੀਂ ਇਹ ਦੋਏ ਜਾਣਨੇ ਨੇ ਸਾਦ ਔਰ ਅਸਾਦ ਦੋਏ ਰਲ ਕੇ ਇੱਕ ਨੇ ਨਾਨਕ ਇਹ ਦੇ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਕਈ ਵਾਰ ਅਸੀਂ ਮਨ ਨੂੰ ਵੀ ਦੋ ਕਹਿੰਦੇ ਨੇ ਦੋ ਮਨ ਨੇ ਮੇਰੇ ਇੱਕ ਮਨ ਮੇਰਾ ਆ ਚਾਹੁੰਦਾ ਹੈ ਕਿਤੇ ਦੁਚਿੱਤੀ ਵੀ ਕਹਿੰਦੇ ਨੇ ਮੇਰੇ ਅੰਦਰ ਦੁਚਿੱਤੀ ਹੈ ਚਿੱਤ ਨੂੰ ਦੋ ਮੰਨ ਲੈਣੇ ਦੋ ਨੂੰ ਚਿੱਤ ਮੰਨ ਲੈਣੇ ਪਰ ਆਮ ਤੌਰ ਤੇ ਇੱਕ ਨੂੰ ਮਾਨ ਇੱਕ ਨੂੰ ਚਿੱਤ ਮੰਨਿਆ ਜਾਂਦਾ ਹੈ ਤਾਂ ਕਿ ਪਤਾ ਲੱਗੇ ਮਨ ਨੂੰ ਮੰਨਿਆ ਜਾਂਦਾ ਉਹ ਮਾਇਆ ਦੇ ਵਿੱਚ ਫਸਿਆ ਹੋਇਆ ਮਾਇਆ 'ਚ ਲਿਪਟ ਹੈ ਉਹ ਮਨ ਮਨ ਮਾਇਆ ਵਿੱਚ ਫਾਦਰ ਜਿਹੜਾ ਮਨ ਸਮਝਾਉਣ ਵਾਲਾ ਹੈ ਦਾ ਦੂਆ ਉਹਨੂੰ ਚਿੱਤ ਕਿਹਾ ਹੋਇਆ ਕਈ ਵਾਰ ਉਹਨੂੰ ਮਨ ਵੀ ਕਹਿ ਮਨ ਹੀ ਤੇ ਮਨ ਮੰਨਿਆ ਉਹਨੂੰ ਚਾਹੇ ਦੋ ਮਨ ਕਹਿ ਲੋ ਚਾਹੇ ਮਨ ਚਿਤ ਕਹਿ ਲੋ ਕੋਈ ਗੱਲ ਹੈ ਪਰ ਹਾਂ ਚਿਤ ਜਿਹੜਾ ਹੈਗਾ ਉਹ ਅਸਾਦ ਨਹੀਂ ਹੈ ਸਾਧ ਹੈ ਮਨ ਜਿਹੜਾ ਹੈਗਾ ਇਹ ਅਸਾਦ ਹੈ ਕਿਉਂਕਿ ਮਨ ਬਾਗੀ ਹੈ ਸੱਚਖੰਡ ਤੋਂ ਚਿੱਤ ਨਹੀਂ ਬਾਗੀ ਚਿੱਤ ਉਹਨੂੰ ਕਹਿੰਦੇ ਨੇ ਜਿਹੜਾ ਹਾਰ ਬਣ ਜਵੇ ਭਲਵਾਨ ਜਿਹੜਾ ਟਹਿ ਜਾਂਦਾ ਕਹਿੰਦੇ ਚਿੱਤ ਹੋ ਗਿਆ ਇਹ ਇਹ ਆਕੀ ਨਹੀਂ ਹੈ ਚਿੱਤ ਆਕੀ ਨਹੀਂ ਹੈ ਮਨ ਆਕੀ ਹੈ ਇਸੇ ਕਰਕੇ ਮਨ ਜਦੋਂ ਬਹੁਤਾ ਆਕੀ ਪੜਨ ਦੀ ਗੱਲ ਕਰਦਾ ਹੈ ਅੰਦਰੋਂ ਆਵਾਜ਼ ਆਉਂਦੀ ਹੈ ਵੀ ਇਹ ਨਾ ਕਰ ਬਹੁਤੀ ਬੁਰਾਈ ਦੀ ਕਈ ਵਾਰ ਗੱਲ ਕਰਦਾ ਇਹ ਜੀ ਬੁਰਾਈ ਜਿਹੜੀ ਅੰਦਰਲੇ ਨੂੰ ਚੰਗੀ ਲੱਗਦੀ ਜਿਹੜੀ ਜਨਰਲ ਧਰਮ ਨੂੰ ਨਹੀਂ ਚੰਗੀ ਲੱਗਦੀ ਇਸ ਕਰਕੇ ਉਹ ਧਰਮ ਰਾਜ ਵੀ ਕਿਹਾ ਇਹਨੂੰ ਚਿੱਤ ਚਿੱਤ ਨੂੰ ਅੱਧਾ ਧਰਮ ਤੇ ਖੜਾ ਜੀਵ ਹੈ ਅੱਧਾ ਧਰਮ ਤੋਂ ਤਿਲਕਿਆ ਹੋਇਆ ਪੈ ਦਾ ਫਿਸਲਿਆ ਹੋਇਆ ਕਿੰਨਾ ਫਿਸਲਿਆ ਹੋਇਆ ਹੈ ਅਲੱਗ ਅਲੱਗ ਗੱਲ ਹੈ ਕੋਈ ਜ਼ਿਆਦਾ ਫਿਸਲਿਆ ਹੋਇਆ ਕੋਈ ਥੋੜਾ ਫਿਸਲਿਆ ਹੋਇਆ ਕੋਈ ਸਭੜਿਆ ਵੀ ਹੋਇਆ ਫਿਸਲ ਤੇ ਫਿਸਲਦਾ ਸੰਭਲ ਜਾਂਦਾ ਫਿਸਲਦਾ ਸੰਭਲ ਜਾਂਦਾ ਇਹ ਅਲੱਗ-ਅਲੱਗ ਸਾਰਿਆਂ ਦੀ ਅਵਸਥਾ ਦੇ ਇਸ ਕਰਕੇ ਉਹੀ ਫਰਕ ਹੈ ਸਾਡੇ ਆਪਸ ਵਿੱਚ ਕੋਈ ਚੰਗੇ ਆਦਮੀ ਨੇ ਕੋਈ ਬਹੁਤੇ ਚੰਗੇ ਨੇ ਕੋਈ ਬਹੁਤੇ ਮਾੜੇ ਨੇ ਕੋਈ ਥੋੜੇ ਮਾੜੇ ਨੇ ਸੁਣਦਾ ਕਿ ਹੈ ਜਿੰਨਾ ਕੋ ਜਿੰਨਾ ਜ਼ਿਆਦਾ ਦੂਰ ਹੈ ਆਪਣੇ ਮੂਲ ਤੋਂ ਜਿੰਨਾ ਮਨ ਔਰ ਚਿੱਤ ਦਾ ਜ਼ਿਆਦਾ ਫਰਕ ਹੈ ਉਹਨਾਂ ਹੀ ਮਨ ਅਸ਼ਾਂਤ ਹੈ ਦੁਖੀ ਹੈ ਹੁਣ ਇਹਨੇ ਸੰਤ ਬਣਨਾ ਸ਼ਾਂਤ ਹੋਣਾ ਸੀ ਸ਼ਾਂਤ ਅੰਦਰਲਾ ਸ਼ਾਂਤ ਹੈ ਅੰਦਰਲੇ ਦੇ ਨਾਲ ਜੇ ਜੁੜ ਜਾਂਦਾ ਜਿੱਥੇ ਅਸਲ ਦੇ ਵਿੱਚ ਜਿੱਥੇ ਅੰਦਰਲਾ ਬੈਠਾ ਹੈ ਉੱਥੇ ਹੈ ਹੀ ਸ਼ਾਂਤੀ ਉਹ ਜਗ੍ਹਾ ਹੀ ਹੈ ਵਾਕਰ ਇੱਥੇ ਜਿੰਨੀ ਮਰਜ਼ੀ ਕਰਨੀ ਹੋਵੇ ਕਿ ਆਪਾਂ ਉੱਥੇ ਚਲੇ ਜਾਈਏ ਜਿੱਥੇ ਗਰਮੀ ਹੈ ਨਹੀਂ ਜਿਵੇਂ ਲੋਕ ਸ਼ਿਮਲੇ ਚਲੇ ਜਾਂਦੇ ਨੇ ਜਾਂ ਹੋਰ ਹਿਲ ਸਟੇਸ਼ਨ ਦੇ ਉੱਥੇ ਚਲੇ ਜਾਂਦੇ ਨੇ ਉੱਥੋਂ ਕਿਤੇ ਠੰਡ ਲੈ ਕੇ ਤਾਂ ਨਹੀਂ ਆਉਂਦੇ ਉੱਥੇ ਠੰਡ ਆਲਰੇਡੀ ਹੁੰਦੀ ਹੈ ਉੱਥੇ ਗਰਮੀ ਹੁੰਦੀ ਹੋਈ ਨਹੀਂ ਜਿਹੜੀ ਜਗ੍ਹਾ ਚਿੱਤ ਰਹਿ ਰਿਹਾ ਉੱਥੇ ਗਰਮੀ ਹੁੰਦੀ ਹੋਈ ਨਹੀਂ ਗਰਮੀ ਕਿੱਥੇ ਹੁੰਦੀ ਹੈ ਗਰਮੀ ਹੁੰਦੀ ਹੈ ਜਿੱਥੇ ਪਾਇਆ ਹੋਵੇ ਅਗਰ ਸਾਗਰ ਮਨ ਮਾਇਆ ਦੇ ਵਿੱਚ ਫਸਿਆ ਹੋਇਆ ਕਰਕੇ ਇਹ ਅਸ਼ਾਂਤ ਹੈ ਮਾਇਆ ਅਗਨ ਸਾਗਰ ਅਗ ਅੱਗ ਦੇ ਸਾਗਰ 'ਚ ਕੋਈ ਪਰ ਬੈਠੇ ਤਰੇ ਨਾਵੇ ਉਹ ਅਸ਼ਾਂਤੀ ਅੱਗ ਦਾ ਪ੍ਰਭਾਵ ਸੇਖ ਨਾ ਲੱਗੇ ਇਹ ਕਿਵੇਂ ਹੋ ਸਕਦਾ ਹੋ ਰਹੀ ਅਸਲ ਦੇ ਵਿੱਚ ਮਾਇਆ ਕਰਕੇ ਹੀ ਮਨ ਅਸ਼ਾਂਤ ਨਾਲ ਜੁੜਿਆ ਹੋਇਆ ਕਰਕੇ ਜੇ ਮਾਇਆ ਵਿੱਚ ਉਦਾਸੀ ਹੋ ਜਵੇ ਮਾਇਆ ਜੋ ਉਦਾਸੀ ਹੋਣ ਦਾ ਮਤਲਬ ਹੈ ਸ਼ਾਂਤ ਹੋਣਾ ਸੰਤ ਫਿਰ ਵੀ ਨਹੀਂ ਬਣਦਾ ਸ਼ਾਂਤੀ ਬਣ ਜੂਗੀ ਸੰਤ ਨਹੀਂ ਬਣਦਾ ਸੰਤ ਬਿਮਲ ਹੁੰਦਾ ਇੱਕ ਬਿਮਲ ਲਫ਼ਜ਼ ਹੈ ਬਿਮਲ ਬਿਮਲ ਉਹ ਹੈ ਜਿਹਨੂੰ ਮੈਲ ਲੱਗਦੀ ਹੋਈ ਨਹੀਂ ਬੈਣਾ ਹੁੰਦਾ ਹੀ ਨਹੀਂ ਬੈਣਾ ਕਦੇ ਨਾ ਹੋਵੇ ਹੀ ਨਾ ਲੱਗੇ ਦਬਦਾ ਸੰਤ ਲਫ਼ਜ਼ ਵੀ ਉਹਦੇ ਵਾਸਤੇ ਆਉਂਦਾ ਸੰਤ ਉਹਦੇ ਵਾਸਤੇ ਜਿਹਦੇ ਅੰਦਰੋਂ ਸ਼ਾਂਤੀ ਪੈਦਾ ਹੁੰਦੀ ਭਾਈ ਉਹਨੂੰ ਚੰਦਨ ਦਾ ਸ਼ਵੀ ਦਿੱਤੀ ਹੈ ਉਹ ਜਿਵੇਂ ਚੰਦਨ ਦਾ ਗਰਮੀ ਦੇ ਉੱਤੇ ਗਰਮੀ ਹੁੰਦੀ ਹੈ ਜਿਵੇਂ ਚੰਦਨ ਪੈਦਾ ਹੁੰਦਾ ਪਰ ਉਹਦੇ ਅੰਦਰੋਂ ਠੰਡ ਪੈਦਾ ਹੁੰਦੀ ਸਭ ਉਹਦੇ ਨਾਲ ਲਿਪਟਿਆ ਜਾਂਦਾ ਕਿ ਰਹਿੰਦਾ ਉਹਨਾਂ ਜਿਹੜਾ ਸ਼ਾਂਤ ਹੈ ਜਦ ਉਹਨੂੰ ਛੱਡ ਕੇ ਜਾਂਦਾ ਫਿਰ ਨੂੰ ਇਸ ਕਰਕੇ ਮਨ ਜਿੰਨਾ ਚਿਰ ਚੇਤਨਾ ਨਾਲ ਜੁੜਿਆ ਰਹੇ ਤਾਂ ਇਹਨੂੰ ਸ਼ਾਂਤੀ ਮਿਲਦੀ ਰਹਿੰਦੀ ਹੈ ਵਰਨਾ ਇਹ ਅਸ਼ਾਂਤ ਹੈ ਅਸੰਤ ਹੈ ਕਦੇ ਵੀ ਨਹੀਂ ਸੰਤ ਬਣ ਸਕਦਾ ਇਹ ਜੁੜ ਕੇ ਉਹਦੇ ਨਾਲ ਇੱਕ ਹੋ ਕੇ ਹੀ ਸੰਤ ਹੈ ਅਸਲ 'ਚ ਫਿਰ ਇਹਦੀ ਹੋਂਦ ਇਹਦਾ ਨਾਮ ਮਿਟ ਜਾਂਦਾ ਉਹ ਸੰਤ ਦਾ ਨਾਮ ਰਹਿ ਜਾਂਦਾ ਉਹਦਾ ਉਦਾਹਰਣ ਸਾਨੂੰ ਦਿੱਤਾ ਹੈ ਗੰਗਾ ਜਮਨਾ ਦਾ ਸਰਤਾ ਦਾ ਨਦੀ ਦਾ ਗੰਗਾ ਦਾ ਕਬੀਰ ਕਹਿੰਦਾ ਗੰਗਾ ਕੇ ਸੰਗ ਸਰਤਾ ਵਿਗੜੀ ਜਦੋਂ ਕੋਈ ਛੋਟੀ ਛੋਟਾ ਨਦੀ ਨਾਲਾ ਛੋਟੀ ਨਦੀ ਛੋਟੀ ਧਾਰਾ ਗੰਗਾ ਦੇ ਵਿੱਚ ਜਾ ਕੇ ਮਿਲ ਗਈ ਤਾਂ ਅੱਗੇ ਜਿਹੜਾ ਦਰਿਆ ਚੱਲਿਆ ਉਹਦਾ ਨਾਮ ਗੰਗਾ ਹੀ ਰਹੂਗਾ ਤਾਰਾ ਖਤਮ ਹੋ ਜਾਂਦਾ ਤਾਰਾ ਉੱਥੇ ਤੱਕ ਹੀ ਰਹੋ ਜੇ ਤੱਕ ਗੰਗਾ ਜੁੜਦੀ ਹੈ ਇਹਵੇਂ ਮਨ ਦੀ ਵਿਚਾਰਧਾਰਾ ਜਿਹੜੀ ਸਾਡੀ ਹੈਗੀ ਮਨਮੁਖਤਾ ਜਦੋਂ ਗੁਰਮੁਖ ਜਦੋਂ ਗੁਰੂ ਦੀ ਵਿਚਾਰਧਾਰਾ ਚ ਮਿਲ ਜਵੇ ਚਿੱਤ ਦੀ ਵਿਚਾਰ ਚਿੱਤ ਕੋਲ ਗੁਰੂ ਦੀ ਵਿਚਾਰਧਾਰਾ ਸੱਚਖੰਡ ਵਾਲੀ ਵਿਚਾਰਧਾਰਾ ਜਦੋਂ ਸਾਡੇ ਵਿਚਾਰ ਉਹਦੇ ਨਾਲ ਅਸੀਂ ਅਰਪਣ ਕਰ ਦਈਏ ਉਹਦੇ ਸਰੈਂਡਰ ਕਰ ਲਈਏ ਫਿਰ ਅੱਗੇ ਵਿਚਾਰ ਤਰਕੀ ਦੀ ਚੱਲਦੀ ਹੈ ਗੁਰਮਤ ਦੀ ਗੁਰਮੁਖ ਗੁਰਮੁਖ ਮਾਇਆ ਵਿੱਚ ਉਦਾਸੀ ਕਿਵੇਂ ਹੋਇਆ ਗੁਰਮੁਖ ਅੰਦਰ ਲੈ ਬਾਹਰਲਾ ਨਹੀਂ ਹੈ ਇਹ ਵੀ ਧਿਆਨ ਰੱਖਣ ਦੀ ਗੱਲ ਗੁਰਮੁਖ ਮਾਇਆ ਵਿੱਚ ਉਦਾਸੀ ਜਦ ਗੁਰਮੁਖ ਹੋ ਗਿਆ ਇੱਕ ਹੋ ਗਿਆ ਮਨ ਕਰਕੇ ਉਦਾਸੀ ਹੈ ਮਾਇਆ ਦੇ ਵਿੱਚ ਹੁੰਦਾ ਹੋਇਆ ਵੀ ਮਨ ਕਰਕੇ ਉਦਾਸੀ ਹੈ ਕਿਉਂਕਿ ਮਨ ਦੇ ਉੱਤੇ ਹੀ ਪ੍ਰਭਾਵ ਪੈਣਾ ਮਾਇਆ ਦਾ ਹੋਰ ਨਹੀਂ ਕਿਤੇ ਪੈਂਦਾ ਇਸ ਸੱਚੇ ਦੇ ਪੈਂਦਾ ਇਸ ਹਿੱਸੇ ਤੇ ਮਾਇਆ ਦਾ ਪ੍ਰਭਾਵ ਦੂਜੇ ਸੱਚੇ ਤੇ ਪੈਂਦਾ ਹੀ ਮਨ ਨਹੀਂ ਮੰਨਦਾ ਮਨ ਉਹ ਚਾਹੁੰਦਾ ਮਨ ਆ ਚਾਹੁੰਦਾ ਮਨ ਆ ਚਾਹੁੰਦਾ ਜਦੋਂ ਸੰਤ ਪੜਨਾ ਅਸੀਂ ਕਹਿੰਦੇ ਆ ਇਹਦਾ ਮਤਲਬ ਸੰਤ ਹੈ ਨਹੀਂ ਸੰਤ ਕਹਿੰਦੇ ਨੇ ਸੰਤ ਬਣ ਜਾਓ ਸਿੱਖ ਬਣ ਜਾਓ ਸਿੱਖ ਬਣ ਜਾਓ ਤੇ ਸਿੱਖ ਬਣਨ ਵਾਸਤੇ ਕੀ ਚਾਹੀਦਾ ਸੰਤ ਬਣਨ ਵਾਸਤੇ ਕੀ ਚਾਹੀਦਾ ਮੰਨ ਲਿਆ ਕਿ ਕੱਪੜੇ ਬਦਲ ਲੋ ਡਰੈਸ ਬਦਲ ਲੋ ਬਾਣਾ ਬਦਲ ਲੋ ਸੰਤ ਬਣ ਗਿਆ ਬਾਣਾ ਬਦਲ ਲੋ ਸਿੱਖ ਬਣ ਗਿਆ ਕੇਸ ਨਹੀਂ ਰੱਖਦਾ ਕੇਸ ਰੱਖਦਾ ਸਿੱਖ ਬਣ ਗਿਆ ਸ਼੍ਰੀ ਅਕਾਲ ਕਰਤੇ ਗਲਤ ਗੱਲ ਵਿਚਾਰਧਾਰਾ ਬਦਲੇ ਤੇ ਵਿਚਾਰਧਾਰਾ ਜਿਹੜੀ ਮਨਮੁਖਤਾ ਦੀ ਛੱਡ ਕੇ ਹੀ ਗੁਰੂ ਮਤਲਬ ਗੁਰੂ ਗੁਰੂ ਦੀ ਵਿਚਾਰਧਾਰਾ ਨਾਲ ਸਿੱਖ ਸਿੱਖਤਾ ਸਿੱਖਿਆ ਦੇ ਨਾਲ ਸਿੱਖੀ ਕੀ ਹੈ ਸਿੱਖਿਆ ਗੁਰੂ ਵਿਚਾਰ ਸਤਗੁਰ ਦੇ ਗੁਰੂ ਦੀ ਵਿਚਾਰਧਾਰਾ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲਗਾਇਆ ਮੇਰ ਪਰਮੇਸ਼ਰ ਦੀ ਨਾ ਪਾਰ ਹੋਣਾ ਨੇ ਕਿਰਪਾ ਉਹਦੀ ਹੋਣੀ ਹੈ ਪਾਰ ਲੰਘਣ ਵਾਸਤੇ ਪਰ ਸਿੱਖਿਆ ਇਹਨੇ ਲੈਣੀ ਹੈ ਸਿੱਖਿਆ ਇਹਨੇ ਮੰਨਣੀ ਹੈ ਮਨ ਇਹਨੇ ਬਦਲਣਾ ਆਪਣਾ ਹੁਣ ਮਨ ਬਦਲਣ ਵਾਲੀ ਗੱਲ ਛੱਡ ਕੇ ਸਰੀਰ ਦੇ ਉੱਤੇ ਕੇਸ ਰੱਖ ਕੇ ਸਰੀਰ ਦਾ ਸਰੂਪ ਬਦਲਣ ਵਾਲੀ ਗੱਲ ਸ਼ੁਰੂ ਕਰ ਇਹ ਤਾਂ ਸੰਤਾਂ ਨੇ ਵੀ ਕੀਤੀ ਸੀ ਇਹ ਤਾਂ ਸੰਤਾਂ ਨੇ ਵੀ ਇਹ ਕੀਤਾ ਹੋਇਆ ਸੀ ਸਾਧ ਵੀ ਇਹ ਕਰਦੇ ਸੀ ਉਹਨੂੰ ਖੰਡਣ ਕੀਤਾ ਬਾਣੀ ਨੇ ਜਗ੍ਹਾ ਜਗ੍ਹਾ ਗੁਰਬਾਣੀ ਭਗਤਾਂ ਤੋਂ ਲੈ ਕੇ ਇਹਦੇ ਖਿਲਾਫ ਬੋਲਦੀ ਹੈ ਅੱਜ ਅਸੀਂ ਵੀ ਉਹੀ ਪ੍ਰਚਾਰ ਕਰਤਾ ਸ਼ੁਰੂ ਗੁਰਬਾਣੀ ਦਾ ਪ੍ਰਚਾਰ ਤਾਂ ਨਾ ਹੋਇਆ ਫਿਰ ਸਿੱਖ ਬਣਨ ਵਾਸਤੇ ਕਿਤੇ ਵੀ ਭਗਤਾਂ ਨੇ ਆ ਗੁਰੂਆਂ ਨੇ ਆ ਹੋਰ ਕਿਸੇ ਨੇ ਜਿੰਨਿਆਂ ਦੀ ਵੀ ਬਾਣੀ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣਾ ਬਦਲਣ ਦੀ ਗੱਲ ਨਹੀਂ ਲਿਖੀ ਕਿਤੇ ਵੀ ਨਹੀਂ ਲਿਖੀ ਮੁਸਲਮਾਨ ਨੂੰ ਵੀ ਸਿੱਖਿਆ ਦਿੱਤੀ ਜੋਗੀ ਨੂੰ ਵੀ ਸਿੱਖਿਆ ਦਿੱਤੀ ਹੋਈ ਹੈ ਪੰਡਤ ਨੂੰ ਵੀ ਸਿੱਖਿਆ ਦਿੱਤੀ ਹੋਈ ਹੈ ਸੋ ਪੰਡਤ ਜੋ ਮਨ ਪਰਬੋਧ ਹੈ ਭੇਖ ਦਾ ਮਨ ਤੇ ਕੋ ਅਸਰ ਪੈਂਦਾ ਹੈ ਪੇਖ ਬਦਲੇ ਨਹੀਂ ਹੁੰਦਾ ਜਨਾਂ ਚ ਪੇਖ ਬਦਲਣਾ ਵੀ ਬਹੁਤ ਔਖਾ ਹੈ ਗੱਲ ਠੀਕ ਹੈ ਸਮਾਜਿਕ ਜਿਹੜੀ ਸ਼ਰਮ ਹੈ ਸਾਨੂੰ ਪੇਖ ਨਹੀਂ ਬਦਲ ਦਿੰਦੀ ਸਮਾਜਿਕ ਗੱਲ ਹੈ ਇਹ ਸਮਾਜਿਕ ਗੱਲ ਅੱਜ ਲੋਕ ਬਾਣਾ ਕਿਉਂ ਨਹੀਂ ਪਾਉਂਦੇ ਸਮਾਜਿਕ ਗੱਲ ਕਿਸੇ ਵੇਲੇ ਬਾਣਾ ਬਦਨਾਮ ਕਰ ਦਿੱਤਾ ਗਿਆ ਕਿਉਂਕਿ ਸਰਕਾਰ ਦੇ ਖਿਲਾਫ ਸੀ ਸਰਕਾਰ ਦਾ ਪ੍ਰਚਾਰ ਹੋ ਗਿਆ ਇਹ ਸਮਝ ਲਓ ਵੀ ਜਿਹੜਾ ਬਾਣਾ ਪਾ ਲਿਆ ਉਹ ਹੈ ਨਹੀਂ ਖਤਮ ਉਹਦੀ ਖੈਰ ਨਹੀਂ ਉਹਦੀ ਖੈਰ ਨਹੀਂ ਫਿਰ ਗਰੀਬੀ ਸੀ ਇਹਨਾਂ ਤੇ ਜੇ ਸਰਕਾਰ ਖਿਲਾਫ ਹੈ ਗਰੀਬ ਤਾਂ ਹੋਣਾ ਹੀ ਉਹ ਜਿਹੜਾ ਪ੍ਰਚਾਰ ਹੈ ਉਹਦਾ ਅਸਰ ਹੈ ਔਰ ਸਾਰੇ ਹੀ ਬਾਣਿਆਂ ਦੇ ਉੱਤੇ ਇਹ ਨਹੀਂ ਹੈ ਇਹਨਾਂ ਤੇ ਹੀ ਹੈ ਹਿੰਦੂਆਂ ਦੇ ਸਾਧ ਬਣਾ ਕੇ ਦਿਖਾਉਂਦੇ ਸਨ ਪੜ੍ਹਨ ਜਾਣਾ ਸਾਹਿਬ ਧੋਤੀ ਪਵਾ ਕੇ ਦੇਖੋ ਪੰਡਤ ਵਾਲੀ ਕੋਈ ਨਹੀਂ ਪਾਉਂਦਾ ਸਾਰ ਨੂੰ ਚਾਹੇ ਮੱਥਾ ਟੇਕਦੇ ਨੇ ਪਰ ਸਾਰ ਤੋਂ ਅੰਦਰੋਂ ਨਫ਼ਰਤ ਘਟ ਗਿਆ ਸਮਝਦੇ ਨੇ ਵੀ ਮੰਗਦਾ ਫਿਰਦਾ ਆਪਣੇ ਬੱਚੇ ਨੂੰ ਕੋਈ ਸਾਲ ਬਣਾ ਕੇ ਰਾਜੀ ਨਹੀਂ ਹੈ ਉਹਨੂੰ ਤੱਕ ਪੜਾ ਕੇ ਰਾਜੀ ਹੈ ਕਾਲਜਾਂ 'ਚ ਉਹਨੂੰ ਤਾਂ ਐਸਪੀਓ ਬਣਾ ਕੇ ਰਾਜੀ ਹੈ ਉਹਨੂੰ ਤਾਂ ਅਫਸਰ ਬਣਾ ਕੇ ਰਾਜੀ ਹੈ ਸਾਧ ਦੇ ਮੱਥਾ ਟੇਕਦੇ ਜਾ ਬੜਾ ਉਹਨੂੰ ਅੰਦਰ ਅੰਦਰੋਂ ਨਫ਼ਰਤ ਭਰਾਈ ਗਈ ਦੁਬਦਾ ਹੈ ਤੇ ਬੜਾ ਕੌਣ ਹੋਇਆ ਜੇ ਬੜਾ ਤੂੰ ਸਾਧ ਬਣਾ ਫਿਰ ਆਪਣੇ ਮੁੰਡੇ ਨੂੰ ਉੱਥੇ ਬਣਾਉਣਾ ਨਹੀਂ ਆ ਪੈਰੀਆ ਤਾਂ ਆਪ ਵੀ ਰੋਣਾ ਘਰ ਵਾਲਿਆਂ ਨੇ ਵੀ ਰੋਣਾ ਜਵਾਕ ਨੇ ਵੀ ਰੋਣਾ ਇਹ ਹਾਲਤ ਦੁਨੀਆ ਦੀ ਧਰਮ ਦੇ ਪ੍ਰਤੀ ਦ੍ਰਿਸ਼ਟੀਕੋਣ ਹੈ ਪਬਲਿਕ ਦਾ ਉਹ ਤਾਂ ਗਿਆ ਸਮਝਦੇ ਨੇ ਆਮ ਜਿਹਦਾ ਗੁਰਦੁਆਰੇ ਦਾ ਭਾਈ ਜੀ ਨੂੰ ਸਾਰੇ ਕੰਮ ਕਰਾਉਣੇ ਗੁਰਦੁਆਰੇ ਭਾਈ ਜੀ ਨੂੰ ਕਰਾਉਣਾ ਤੇ ਜੇ ਉਂਝ ਗੁਰਦੁਆਰੇ ਦਾ ਭਾਈ ਜੀ ਬਣ ਕੇ ਰਾਜ ਨੂੰ ਕੋਈ ਭਾਈ ਜੀ ਨੂੰ ਸਮਝਦੇ ਨੌਕਰ ਘੜਿਆ ਤੂੰ ਵੀ ਜੀ ਜਿਹੜੇ ਵਿਚਾਰੇ ਕਿਉਂ ਉਹ ਚੰਗਾ ਆਦਮੀ ਉੱਥੇ ਇਹ ਤੁਹਾਡਾ ਦ੍ਰਿਸ਼ਟੀਕੋਣ ਮਾੜਾ ਉਹਦੇ ਵਾਸਤੇ ਸਮਾਜਿਕ ਤੌਰ ਤੇ ਦ੍ਰਿਸ਼ਟੀਕੋਣ ਤੁਹਾਡਾ ਚੰਗਾ ਨਹੀਂ ਸਮਾਜਿਕ ਤੌਰ ਤੇ ਉਹਦੇ ਉਹਨਾਂ ਦੇ ਅੰਗਰੇਜ਼ਾਂ ਦੇ ਕਸਾਈਆਂ ਦੇ ਬਹੁਤ ਇੱਜ਼ਤ ਹੈ ਜਿਹੜੇ ਉਹਨਾਂ ਦੇ ਪਾਦਰੀ ਪਾਦਰੀ ਵਗੈਰਾ ਉਹ ਤੇ ਭੱਜ ਕੇ ਜਾਂਦੇ ਨੇ पाजी ਡੀਸੀ ਕੋ ਚਲਾਇਆ चलाया ਬਰਾਬਰ ਕੁਰਸੀ कुर्सी दिंदा ਸਾਡੇ ਥਾਣੇ ਜਨ ਨਫ਼ਰਤ ਕਰਦੇ ਨੇ ਜੇ ਗਰੰਟੀ ਕਹਿੰਦੇ ਗੋਲ ਕਿਤੇ ਰਹੂ ਇਹਨੂੰ ਕਿਤੇ ਨੌਕਰੀ ਨਹੀਂ ਮਿਲੀ ਕਿਤੇ ਭੁੱਖਾ ਬੰਦਾ ਗੁਰਦੁਆਰੇ ਆ ਗਿਆ ਹੋਰ ਕਿਤੇ ਜਗ੍ਹਾ ਮਿਲੀ ਨਹੀਂ ਇੱਥੇ ਬੜਾ ਵਿਚਾਰਾ ਨੇ ਪਾਉਂਦਾ ਸਤਕਾਰ ਵਾਲੀ ਹੈ ਸਤਕਾਰ ਨਹੀਂ ਹੈ ਸਤਕਾਰ ਨਹੀਂ ਹੈ ਸਰਕਾਰੀ ਉਹ ਆਦਮੀ ਤੇ ਜਾਂਦੇ ਨਹੀਂ ਕਿਤੇ ਨੂੰ ਗਏ ਨਹੀਂ ਫਿਰ ਕੋਲ ਵੀ ਨਹੀਂ ਸੀ ਕੁਝ ਸਾਰਿਆਂ ਨਾਲ ਬੜੀ ਗੱਲ ਹੈ ਆ ਜੋ ਸੀ ਵਿਚਾਰਧਾਰਾ ਵਿਚਾਰਧਾਰਾ ਨਹੀਂ ਰਹੀ ਵਿਚਾਰਧਾਰਾ ਹੀ ਨਹੀਂ ਸਾਡੇ ਕੋਲ ਰਹੀ ਸਤਕਾਰ ਹੋ ਜਾਂਦਾ ਫਿਰ ਵੀ ਹੋ ਜਾਂਦਾ ਸਤਕਾਰ ਇਸੇ ਕਰਕੇ ਸਤਕਾਰ ਸਤਕਾਰ ਰਵਦਾਸ ਦਾ ਵੀ ਹੋ ਗਿਆ ਉਹ ਤਾਂ ਬਦਬੂ ਆਉਂਦੀ ਸੀ ਲੋਕਾਂ ਜਿਹੜੇ ਕਹਿੰਦੇ ਨੇ ਹੋਣੀ ਹੋਈ ਹੈ ਕੰਮੇ ਕਰਦਾ ਸੀ ਉਥੋਂ ਜਿੱਥੇ ਹਰ ਵਾਰ ਚਮੜੇ ਜਿਹੜੇ ਨੇ ਭਾਈ ਚਮੜੇ 'ਚ ਬਦਬੂ ਹੋਣੀ ਹੋਈ ਹੈ ਸਮੈਲ ਹੋਣੀ ਹੋਈ ਹੈ ਹੋਈ ਫਿਰ ਇੱਜ਼ਤ ਕਹੀ ਹੋਗੀ ਕਾਹਦੇ ਨਾਲ ਹੋਈ ਵਿਚਾਰਤਾ ਰਹਿਣਾ ਜੇ ਕੋਈ ਸੋਨੇ ਦੇ ਗਹਿਣੇ ਗੰਦੀਆਂ ਲੀਰਾਂ 'ਚ ਬੰਨ ਕੇ ਲਕੋ ਦਵੇ ਘਰ 'ਚ ਕੋਈ ਚੋਰ ਆਵੇ ਉਹ ਸਮਝ ਲਵੇ ਵੀ ਇਹਨਾਂ ਨੂੰ ਕਾਹਨੂੰ ਹੱਥ ਲਾਉਣਾ ਜੇ ਨਹੀਂ ਉਹਨੂੰ ਸਭ ਆਪਣਾ ਬਚਾ ਹੋ ਗਿਆ ਪਛਾਣੋ ਕੌਣ ਖੋਲੇ ਦੇ ਬਿਨਾ ਕੌਣ ਪਛਾਣੂਗਾ ਜਿਨ੍ਹਾਂ ਨੇ ਪਛਾਣ ਆਖਰ ਹੌਲੀ ਹੌਲੀ ਪਛਾਣ ਆ ਗਈ ਨਾ ਇੱਜ਼ਤ ਹੋ ਗਈ ਨਾ ਜੇ ਕੋਲ ਵਿੱਚ ਸੌਦਾ ਹੋਵੇ ਨਾ ਸਹੀ ਤਾਂ ਘਟਿਆ ਵੀ ਚੀਜ਼ ਦੀ ਇੱਜ਼ਤ ਹੋਵੇ ਵਿੱਚ ਚੀਜ਼ ਹੋਵੇ ਹੀਰਾ ਹੋਵੇ ਸਹੀ ਉੱਪਰ ਚਾਹੇ ਗੋਲੜੀ ਬੈਠੀ ਹੋਵੇ ਲੀਡਰ ਬੈਠੀ ਹੋਵੇ ਜਾਂ ਖੋਲੂਗਾ ਜਦ ਪਤਾ ਲੱਗੂ ਯਾਰ ਬੋਲੂਗਾ ਜਦ ਪਤਾ ਲੱਗੂ ਉਹ ਚੀਜ਼ ਹੈ ਉਹ ਨਹੀਂ ਹੁਣ ਸਾਡੇ ਅਸਲ ਤਾਂ ਵੀ ਇੱਜ਼ਤ ਹੈ ਨਾ ਠੀਕ ਹੈ ਜੀ ਜੋ ਚੀਜ਼ ਗੁਰਬਾਣੀ ਚ ਪਾ ਕੇ ਦਿੱਤੀ ਸੀ ਉਹ ਅਸੀਂ ਕੱਢ ਕੇ ਦੇ ਨਹੀਂ ਸਕਦੇ ਔਰ ਨਾ ਸਾਡਾ ਦੇਣਾ ਟਾਰਗੇਟ ਹੈ ਟਾਰਗੇਟ ਹੀ ਨਹੀਂ ਹੈ ਇਹਦਾ ਟਾਰਗੇਟ ਹੀ ਨਹੀਂ ਜੇ ਕੋਈ ਦਵੇ ਤਾਂ ਲੈਣ ਦੀ ਸਲਾਹ ਵੀ ਨਹੀਂ ਅਚਰਣ ਜੋ ਅਸੀਂ ਆਪਣਾ ਬਣਾ ਲਿਆ ਉਹ ਅਚਾਨ ਨੂੰ ਬਾਣੀ ਹੁਣ ਕਹਿੰਦੀ ਹੈ ਵੀ ਅਚਾਨ ਗਲਤ ਹੈ ਇਹ ਇਹ ਰਾਹ ਛੱਡ ਕੇ ਇਹਨੂੰ ਜਾਓ ਅਚਾਨ ਨੂੰ ਤਿਆਰ ਨਹੀਂ ਸਾਰੇ ਮਾਇਆਧਾਰੀ ਨੇ A to Z ਸਾਰੇ ਇਹ ਗੁਰਦਾਰਾ ਉੱਪਰੋਂ ਲੈ ਕੇ ਪ੍ਰਬੰਧ ਚ ਨੇ ਧਾਰਮਿਕ ਨੇ ਜਿੰਨੇ ਸਾਰੇ ਮਾਇਆਧਾਰੀ ਨੇ ਕੋਈ ਬਿਰਲਾ ਹੋਊ ਜਿਹੜਾ ਮਾਇਆਧਾਰੀ ਨਹੀਂ ਹੈਗਾ ਟਾਵੇਂ ਟਾਵੇਂ ਹੋਣਗੇ ਪਰ ਉਹ ਉਹਨਾਂ ਨੂੰ ਸਮਝ ਨਹੀਂ ਆਈ ਹੋਈ ਆ ਦੇ ਗੱਲ ਪ੍ਰਚਾਰ ਬੰਦ ਹੈ ਉਸ ਗੱਲ ਦਾ ਹਾਲ ਤੱਕ ਮਾਇਆ ਤਾਰੀਆਂ ਦੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਹਰ ਵਕਤ ਕੁਝ ਆਦਮੀ ਹੁੰਦੇ ਨੇ ਰਹਿੰਦੇ ਨੇ ਕਦੇ ਕਾਲ ਨਹੀਂ ਪੈਂਦਾ ਇਹਨਾਂ ਦਾ ਇਸੇ ਕਰਕੇ ਗੁਰਬਾਣੀ ਚ ਲਿਖਿਆ ਗਿਆ ਕਿ ਹੈਨ ਬਿਰਲੇ ਪਰ ਬਿਰਲਿਆਂ ਦੇ ਵਿੱਚੋਂ ਵੀ ਗਿਆਨ ਲੈਣ ਵਾਲੇ ਸਮਝਣ ਵਾਲੇ ਥੋੜੇ ਸੀ ਇੱਛਾ ਰੱਖਣ ਵਾਲੇ ਜ਼ਿਆਦਾ ਸੀ ਉਸ ਲੈਵਲ ਦੀ ਬੁੱਧੀ ਇਹ ਨਹੀਂ ਸੀ ਮਿਲਿਆ ਕੋਲ ਨਹੀਂ ਤਾਂ ਬਹੁਤ ਸਾਰੇ ਭਗਤ ਪੈਦਾ ਕਰ ਦਿੰਦਾ ਨਾਲ ਉਹ ਮੈਲਾਂ ਲਿਬੜੇ ਜੇ ਮਿਲਨੇ ਵੀ ਹੁੰਦੇ ਤਾਂ ਹਜ਼ਾਰਾਂ ਹੀ ਭਗਤ ਪੈਦਾ ਹੋ ਜਾਂਦੇ ਜਿੰਨਾ ਉਹਨੇ ਟੂਰ ਦੀ ਤਾਂ ਲੱਖਾਂ ਦੀ ਤਾਦਾਦ ਚ ਭਗਤ ਪੈਦਾ ਹੋ ਜਾਂਦੇ ਬਿਰਲਾ ਬਿਰਲਾ ਵੀ ਹੋਵੇ ਤਾਂ ਹੀ ਬਹੁਤ ਫਰਕ ਪੈਂਦਾ ਥੋੜੇ ਦਰਖਤ ਆਪਣੇ ਇੱਥੇ ਜੰਗਲ ਦਾ ਨਹੀਂ ਬਿਰਲੇ ਬਿਰਲੇ ਨੇ ਬਿਰਲੇ ਬਿਰਲੇ ਹੈ ਹੀ ਪੇੜ ਖੇਤਾਂ 'ਚ ਇਹਨਾਂ ਦੀ ਗਿਣਤੀ ਕਰ ਲੋ ਕਦੇ ਨਹੀਂ ਮਿਲਿਆ ਉਹ ਬੰਦਾ ਜਿਹੜਾ ਮਿਲਿਆ ਤਾਂ ਘਰ ਆ ਕੇ ਮਿਲ ਗਿਆ ਜਿਹੜਾ ਸੀਗਾ ਉਹੀ ਬੰਦਾ ਸੀ ਇਸ ਲੈਵਲ ਦਾ ਉਸ ਵੇਲੇ ਜਿਹੜਾ ਬਿਲਕੁਲ ਨੇੜੇ ਖੜਾ ਸੀ ਜਿਹਨੇ ਪਿਕਅਪ ਕਰ ਲਈ ਗੱਲ ਨੂੰ ਸਮਝ ਆ ਗਈ ਗੱਲ ਹਾਂ ਲੈਣ ਚ ਲੱਗੇ ਤੇ ਪਾਈਪਲਾਈਨ ਚ ਆ ਰਹੇ ਤੇ ਸਰ ਉੱਤੇ ਉਹ ਫਿਰ ਆਏ ਨੇ ਪੰਜਮ ਪਾਸ਼ ਦਸਮ ਪਾਸ਼ਾ ਵੇਲੇ ਸੰਗਤ ਬੰਦੀ ਚਲੀ ਗਈ ਉਹਨਾਂ ਨਾਲ ਫਿਰ ਉਹਦੇ ਛੱਡ ਛੱਡ ਕੇ ਪੈਦਾ ਹੁੰਦੇ ਰਹੇ ਉਹ ਜਨਮ ਹੋ ਗਿਆ ਤੀ ਡਿਵੈਲਪਮੈਂਟ ਹੋਈ ਡਿਵੈਲਪਮੈਂਟ ਹੁੰਦੀ ਚਲੀ ਗਈ ਪਰ ਉਸ ਲੈਵਲ ਦਾ ਹੋਵੇ ਤਾਂ ਜੇ ਸਾਧ ਬਣਨਾ ਹੈ ਅਸੀਂ ਤਾਂ ਕੱਪੜੇ ਪਾ ਕੇ ਅਸੀਂ ਸਾਧ ਕਿਵੇਂ ਕਹਾ ਸਕਦੇ ਹਾਂ ਕਿ ਕੱਪੜੇ ਪਾ ਕੇ ਸੰਤ ਬਣ ਜਾਂਦਾ ਕੱਪੜੇ ਬਦਲ ਕੇ ਉਹਦਾ ਨਾਮ ਸੰਤ ਰੱਖਿਆ ਜਾ ਸਕਦਾ ਨਹੀਂ ਰੱਖਿਆ ਜਾ ਸਕਦਾ ਜਦੋਂ ਸਿੱਧਾ ਨਾਲ ਗੱਲ ਹੁੰਦੀ ਹੈ ਸਿੱਧ ਗੋਸ਼ਟ ਵਿੱਚ ਅਗਲਾ ਸਵਾਲ ਉੱਤੇ ਸੰਤ ਦੀ ਉਹ ਗੱਲ ਨਹੀਂ ਹੈ ਸਿੱਧ ਆਪਣੇ ਆਪ ਨੂੰ ਸੰਤ ਮੰਨਦੇ ਨੇ ਸੰਤ ਬੰਦੇ ਨਹੀਂ ਉਹਨਾਂ ਨੂੰ ਮੰਨਣ ਤਿਆਰ ਨਹੀਂ ਕਿਉਂ ਨਹੀਂ ਮੰਨਣ ਤਿਆਰ ਆਹੀ ਗੱਲ ਸੀ ਜਿਹੜੀ ਡਿਸਕਸ ਕੀਤੀ ਉਹ ਨਹੀਂ ਮੰਨਣ ਤਿਆਰ ਸੰਤ ਇਹਨਾਂ ਨੂੰ ਕਿਉਂ ਮੈਂ ਕੱਪੜੇ ਬਦਲੇ ਹੋਏ ਨੇ ਉਹਨਾਂ ਦੇ ਔਰ ਸੰਤ ਦੇਹਧਾਰੀ ਹੁੰਦਾ ਹੀ ਨਹੀਂ ਉਹ ਦੇਹਧਾਰੀ ਨੂੰ ਸੰਤ ਕਹਿੰਦੇ ਨੇ ਸੰਤ ਦੇਹਧਾਰੀ ਨਹੀਂ ਹੁੰਦਾ ਭੇਦ ਨਾ ਜਾਣੋ ਮਾਨਸ ਦੇ ਹਾਲਾ ਸੰਤ ਹੁੰਦਾ ਕਿਉਂਕਿ ਫਿਰ ਅੰਦਰਲੇ ਦੀ ਹੋਂਦ ਹੈ ਬਾਹਰਲੇ ਦੀ ਹੋਂਦ ਨਹੀਂ ਜਿਹੜਾ ਸੰਤ ਅੰਦਰ ਹੈ ਉਹਦੀ ਪ੍ਰਧਾਨਗੀ ਹੈ ਜਿਵੇਂ ਗੰਗਾ ਦੇ ਵਿੱਚ ਜਿਹੜੀ ਨਦੀਆਂ ਜਿੰਨੀਆਂ ਪੈ ਗਈਆਂ ਛੋਟੀ ਛੋਟੀਆਂ ਗੰਗਾ ਗੰਗਾ ਹੀ ਹੈ ਉਹਨਾਂ ਦਾ ਨਾਮ ਨਹੀਂ ਇਵੇਂ ਬੰਦਾ ਨਾਮ ਖਤਮ ਹੋ ਜਾਂਦਾ ਤਾਂ ਚੱਲਦਾ ਸੰਤ ਉਹ ਤਾਂ ਹੀ ਕਹਿ ਰਹੇ ਨੇ ਉਹਨਾਂ ਨੂੰ ਕਿ ਸੰਤ ਦਾ ਲੱਛਣ ਕੀ ਹੈ ਮੈਂ ਸੰਤ ਕਿਉਂ ਮੰਨੂਗਾ ਕਿਹਨੂੰ ਮੰਨੂਗਾ ਦੁਨੀਆ ਵਿੱਚ ਸੱਚ ਦਾ ਕਾਲ ਪਿਆ ਹੋਇਆ ਸੱਚ ਦਾ ਕਾਲ ਰਹਿੰਦਾ ਹੀ ਹੈ ਕਦੇ ਕਦੇ ਹੀ ਸੱਚ ਦਾ ਕਾਲ ਖਤਮ ਹੁੰਦਾ ਵੀ ਪੈਂਦਾ ਜੋ ਵੀ ਕਦੇ ਕਦੇ ਬੰਦਾ ਐਵੇਂ ਸੱਚ ਦਾ ਬਾਰਿਸ਼ ਵੀ ਕਦੇ ਕਦੇ ਹੁੰਦੀ ਹਮੇਸ਼ਾ ਨਹੀਂ ਹੁੰਦੀ ਸੱਚ ਕਾਲ ਕੂੜ ਵਰਤਿਆ ਕਲ ਕਾਲਕ ਬੈਤਾਲ ਕਹਿੰਦੇ ਨਾਨਕ ਸੰਤ ਮਿਲਿਆ ਸੱਚ ਪਾਈਏ ਜਦ ਸੰਤ ਜਮਦਾ ਹੈ ਸੰਤ ਹੁੰਦਾ ਹੈ ਸੱਚ ਦੀ ਬਾਰਿਸ਼ ਹੁੰਦੀ ਹੁੰਦੀ ਹੈ ਸਜਦਾ ਕਰ ਪਿਆ ਹੈ ਸੰਤ ਹੈ ਨਹੀਂ ਜੇ ਸੰਤ ਹੋਵੇ ਸੱਚ ਦੀ ਬਾਰਿਸ਼ ਕਰੇ ਫੇਰ ਰੁੱਤ ਆਉਂਦੀ ਹੈ ਜਿਹਨੂੰ ਕਹਿੰਦੇ ਰੁੱਤ ਰੁੱਤੀ ਨੂੰ ਰੁੱਤ ਹੋਏ ਇੱਕ ਜੇ ਇੱਕ ਹੋਏ ਤਾਂ ਉਗਬੈ ਇਹ ਤਾਂ ਹੈ ਰੁੱਤੀ ਰੁੱਤ ਹੋਏ ਤਾਂ ਮਤਲਬ ਕੀ ਹੋਇਆ ਉਸ ਵੇਲੇ ਗੁਰਮਤ ਦਾ ਸਹੀ ਉਪਦੇਸ਼ ਚੱਲਦਾ ਹੋਵੇ ਉਹਦੇ ਤੇ بارش ਪੈ ਜਵੇ ਆਂਦੀ ਪਾਛੇ ਜੋ ਜਲ ਵਰਸੇ ਤੇ ਤੇਰਾ ਜਨ ਭੀਨਾ ਜੇ ਸੱਚ ਦਾ ਸੱਚ ਦੀ بارش ਨਾ ਪੈਂਦੀ ਹੁੰਦੀ ਜੇ ਪਾਵਸ ਨਾ ਹੁੰਦੀ ਜੇ ਬਾਰਿਸ਼ ਸੱਚ ਦੀ ਬਾਰਿਸ਼ ਨਾ ਹੁੰਦੀ ਨਾਮ ਦੀ ਬਾਰਿਸ਼ ਨਾ ਹੁੰਦੀ ਤਾਂ ਲੈਣਾ ਨਹੀਂ ਸੀ ਜਮਦਾ ਇੱਕ ਸੀਗਾ ਜਮ ਨਹੀਂ ਸਕਦਾ ਤਾਂ ਨਾਨਕ ਦੀ ਸਬਦ ਨੇ ਜਮਿਆ ਜਮ ਕੇ ਜਾਂਦਾ ਜੇ ਸੱਚ ਦੀ بارش ਨਾ ਹੁੰਦੀ ਉਹ ਦਾਇਰੇ ਚ ਆਉਂਦਾ ਜਿੱਥੇ بارش ਹੁੰਦੀ ਸੀ ਤਾਂ ਅਮਰ ਦੇਵ ਨਹੀਂ ਸੀ ਜਾਂਦਾ ਤੇਰੇ ਜੰਮੇ ਲਿਖਿਆ ਹੋਇਆ ਸਮਝਾਂ ਦੇ ਵਿੱਚ ਵਰਿਓ ਵਰਿਓ ਕੀ ਇਹਦਾ بارش ਕੀਤੀ ਉੱਤੇ ਵਰਿਆ ਦਾ ਮਤਲਬ ਕੀ ਹੁੰਦਾ ਮੀਂਹ ਵਰ ਗਿਆ ਵਰ ਗਿਆ ਜਦੋਂ ਤੇ ਨਾ ਵਰਦਾ ਤੇ ਪੈਦਾ ਕਿਵੇਂ ਹੋ ਜਾਂਦਾ ਉਹ ਆ ਗਿਆ ਦਹਿਰੇ ਚ ਉੱਥੇ ਜਿੱਥੇ بارش ਹੁੰਦੀ ਸੀ بارش ਵੀ ਤਾਂ ਕਿਸੇ ਦਹਿਰੇ 'ਚ ਹੁੰਦੀ ਹੁੰਦੀ ਹੈ ਉਹ ਦਹਿਰੇ 'ਚ ਆ ਜਿੱਥੇ بارش ਹੁੰਦੀ ਸੀ ਲੈ ਮੈਲ ਲੱਗੀ ਉੱਤਰ ਗਈ ਸਾਰੀ ਬੈਣ ਨਹੀਂ ਸੀ ਬੈਣ ਨਹੀਂ ਸੀ ਮਨ ਬੈਣ ਨਹੀਂ ਹੁੰਦੀ ਬਸ ਉਹਨੂੰ ਜਾਂ ਆਂਦੇ ਪਾਛੇ ਜੋ ਜਲ ਵਰਸੇ ਤੇ ਤੇਰਾ ਜਲ ਪੀਰੋ ਉਹਦੇ ਨਾਲ ਮਨ ਭਿੱਜ ਗਿਆ ਫੁੱਲ ਕੇ ਜਿਵੇਂ ਦਾਣਾ ਜੰਮਦਾ ਨਾ ਸੁੱਕੀ ਧਰਤੀ ਜੰਮਦਾ ਨਹੀਂ ਸੁੱਕੀ ਧਰਤੀ ਬੀਜ ਪਿਆ ਹੋਵੇ ਨਹੀਂ ਜਾਂਦਾ ਸੁੱਕੇ ਕਾਸ਼ ਹਰਿਆ ਸੁੱਕੇ ਦੇ ਵਿੱਚ ਜਦ ਮੀਂਹ ਪਿਆ ਤੇ ਜੰਮਿਆ ਬੀਜ ਵਿੱਚ ਪਿਆ ਹੁੰਦਾ ਧਰਤੀ ਦੇ ਪਰ ਗਰਮੀ ਦੇ ਵਿੱਚ ਗਿੱਲੀ ਧਰਤੀ ਸੀ ਸਿਆਲ ਦੇ ਮਹੀਨੇ ਵੀ ਪਰ ਉਹ ਬੀਜ ਜਿਹੜਾ ਹੁਣ ਜੰਮਣਾ ਗਰਮੀ 'ਚ ਉਹ ਹੁਣ ਜੰਮਣਾ ਉਹਦੀ ਬਹੁਤ ਸੋਹਣੇ ਰੁੱਤੇ ਰੁੱਤ ਨਹੀਂ ਹਾਂ ਰੁੱਤੇ ਰੁੱਤ ਹੋਏ ਰੁੱਤ ਦਾ ਮਤਲਬ ਹੈ ਜੇ ਆ ਪ੍ਰਚਾਰ ਨਾ ਹੋਵੇ ਤਾਂ ਸੰਤੋਖੀ ਆਦਮੀ ਅਗਲੇ ਜਨਮ 'ਚ ਜਾ ਕੇ ਜਾਂਦਾ ਜਦ ਉਹਨੂੰ ਮਿਲ ਜਾਂਦਾ ਜਾ ਜਾਂਦਾ ਕਬੀਰ ਵੀ ਬਾਈ ਨਹੀਂ ਸੀ ਜੰਮ ਰਿਹਾ ਜੇ ਉਹ ਲਿਖਤਾ ਨਾ ਬਣਦੀ ਕਿਵੇਂ ਹੁੰਦਾ ਭਗਤ ਦੇ ਕੋਲਾਂ ਨੂੰ ਇਕੱਠੇ ਕਿਵੇਂ ਹੋਏ ਗੱਲ ਪ੍ਰਗਟ ਹੋ ਗਈ ਕਬੀਰ ਕਹਿ ਰਿਹਾ ਗੁਰਦੀਨੀ ਵਸਤ ਕਬੀਰ ਕੋ ਲੈ ਹੋ ਵਸਤ ਸੰਭਾਲ ਕਬੀਰ ਦੀਨੀ ਸੰਸਾਰ ਸੰਸਾਰ ਕੋ ਸਾਰੇ ਜਮੇ ਇਹਨੂੰ ਕਹਿੰਦੇ ਨੇ ਰੁੱਤ ਰੁੱਤੀ ਰੁੱਤ ਹੋਏ ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ ਇੱਕ ਮਨ ਇੱਕ ਚਿਤ ਹੋ ਕੇ ਜਿਨ੍ਹਾਂ ਨੇ ਹਰ ਨਾਮ ਦਾ ਸਿਮਰਨ ਨਹੀਂ ਕੀਤਾ ਹਰ ਨਾਮ ਕੀ ਹੁੰਦਾ ਇਹਦਾ ਸਿਮਰਨ ਕਰਨਾ ਪਹਿਲਾਂ ਪਤਾ ਸੀ ਨਾਮ ਕੀ ਹੁੰਦਾ ਗਰਭ ਵਿੱਚ ਪਤਾ ਸੀ ਨਾਮ ਕੀ ਹੁੰਦਾ ਉਹਦੇ ਨਾਲ ਜੁੜਿਆ ਹੋਇਆ ਸੀ ਜਾਂ ਲੱਗ ਲੱਗੀ ਹੋਈ ਸੀ ਨਾ ਨਾਮ ਨਾਲ ਲਿਬ ਲੱਗਦੀ ਹੁੰਦੀ ਹੈ ਹੂੰ ਉਹ ਲੱਗਦਾ ਕਾਬਿਲ ਹੈ ਨਾਮ ਦੇ ਬਿਨਾਂ ਲਿਬ ਲੱਗਣੀ ਹੋਣੀ ਨਾਮ ਨਾਲ ਦੇ ਬਿਨਾਂ ਲਿਬ ਨਹੀਂ ਲੱਗ ਸਕਦੀ ਕਦੇ ਵੀ ਉੱਥੇ ਨੂੰ ਗਿਆਨ ਸੀ ਵੀ ਇਹ ਨਾਮ ਹੈ ਕਰਮ ਚ ਗਿਆਨ ਉਹਨੂੰ ਲੜ ਫੜਾ ਕੇ ਭੇਜਿਆ ਸੀ ਗਿਆਨ ਕਿੱਥੇ ਸੀ ਅਨੇ ਨੂੰ ਲੜ ਫੜਾ ਕੇ ਭੇਜਿਆ ਸੀ ਉਹਨੇ ਲੜ ਫੜਾਇਆ ਗਿਆਨ ਨੂੰ ਨਾਲੇ ਉਹ ਗਿਆਨ ਦਾ ਮਾਇਆ ਨਾਲ ਜੋੜਨ ਵਾਲਾ ਸੀ ਉਹ ਤਾਂ ਉਹਨੂੰ ਤਪ ਸੀ ਪਰ ਸੀ ਤਾਂ ਉਹੀ ਹੁਕਮ ਸੀ ਦਾ ਬਿਨਾ ਕੰਨਾਂ ਦੇ ਸੁਣਨ ਵਾਲਾ ਉਹੀ ਉਹਦੇ ਵਿੱਚ ਬਹੁ ਰੰਗੀ ਹੈ ਨਾ ਹਰ ਆਪੇ ਹੀ ਕਰੰਗ ਹੈ ਆਪੇ ਬਹੁ ਰੰਗੀ ਸਾਰੀ ਪ੍ਰਕਾਰ ਦਾ ਗਿਆਨ ਉਹਦੇ ਵਿੱਚ ਹੀ ਹੈ ਜੇ ਜਾਣਾ ਲੜ ਛੱਡਣਾ ਅੰਨੇ ਨੂੰ ਲੜ ਫੜਾ ਕੇ ਭੇਜਦਾ ਵੀ ਲੜ ਨਹੀਂ ਛੱਡਣਾ ਤਾਂ ਉਹ ਛੁੱਟ ਗਿਆ ਉੱਤੇ ਛੁੱਟਦਾ ਨਹੀਂ ਸੀ ਕੰਮੇ ਹੋਰ ਲਾਤਾ ਤੇ ਛੱਡਣਾ ਛੁੱਟਣਾ ਤਾਂ ਸੀਗੀ ਕੀ ਜੇ ਕੰਮ ਹੋਰ ਲਾਤਾ ਵੀ ਆਇਆ ਨਹੀਂ ਕੰਮ ਤਾਂ ਫਿਰ ਲੱਗ ਗਿਆ ਨਾ ਕਨੈਕਸ਼ਨ ਸੀਗੇ ਜਦੋਂ ਬੰਦ ਹੋ ਗਿਆ ਆਟੋਮੈਟਿਕ ਤਾਂ ਭੁੱਖ ਤਾਂ ਲੱਗਣੀ ਲੱਗਣੀ ਸੀ ਉਹ ਚੋ ਗਿਆ ਇੱਕ ਵਾਰ ਤਾਂ ਛੁੱਟਣਾ ਥਾਈ ਹੂੰ ਇੱਕ ਵਾਰ ਤਾਂ ਛੁੱਟਣਾ ਥਾਈ ਦੁਬਾਰਾ ਹੱਥ ਕਿਵੇਂ ਆਇਆ ਨਹੀਂ ਆਇਆ ਉਹਦਾ ਕਾਰਨ ਕੀ ਹੈ ਦੁਬਾਰਾ ਹੱਥ ਜਿਹੜੀ ਦੁਰਮਤ ਬੱਚੇ ਨੂੰ ਦੁਰਮਤ ਪੜਾਉਣ ਲੱਗ ਜਾਂਦੇ ਦੁਬਾਰਾ ਹੱਥ ਕਰ ਦਿਓ ਤੇ ਦੂਰ ਲਈ ਜਾਂਦੇ ਉਹ ਸਾਡਾ ਜਿਹੜਾ ਗਿਆਨ ਹੈ ਮਾਰਕੀਟ ਦੇ ਵਿੱਚ ਉਹ ਦੁਰਮਤ ਵਾਲਾ ਜੇ ਬੱਚੇ ਨੂੰ ਗਿਆਨ ਹੀ ਚੱਲੇ ਗੁਰਮਤ ਵਾਲਾ ਫਿਰ 5-5 ਸਾਲ ਦੇ ਵੀ ਅਵਤਾਰ ਹੋ ਜਾਂਦੇ 5-5 ਸਾਲ ਦੇ 7-7 ਸਾਲ ਦੇ ਫਿਰ ਗੁਰੂ ਬਣ ਜਾਂਦੇ ਫਿਰ ਭਗਤ ਬਣ ਜਾਂਦੇ ਨੇ ਗੁਰੂ ਤਾਂ ਆਪਾਂ ਨਹੀਂ ਕਹਿ ਸਕਦੇ ਭਗਤ ਬਣ ਭਗਤ ਬਣ ਜਾਂਦੇ ਨੇ ਉਹਦੇ ਚ ਦੋ ਤਾਂ ਆਪਣੇ ਕੋਲ ਧਰੂ ਵਰ ਪ੍ਰਲਾਦ ਦੀ ਗੱਲ ਹੈ ਫਿਰ ਹੁਣ ਆਪਣੇ ਅਠਵੀਂ ਬਾਸ਼ਾ ਦੀ ਵੀ ਗੱਲ ਹੈਗੀ ਹੈ ਸਹਿਬਜ਼ਾਦਿਆਂ ਦੀ ਗੱਲ ਹੈ ਸਹਿਬਜ਼ਾਦਿਆਂ ਦੀ ਛੋਟੀ ਉਮਰ ਦੇ ਵਿੱਚ ਹੋ ਜਾਂਦਾ ਛੋਟੀ ਉਮਰ ਦਾ ਛੇਤੀ ਹੋ ਜਾਂਦਾ ਗਿਆ ਕਿ ਬਹੁਤਾ ਦੂਰ ਨਹੀਂ ਗਿਆ ਹੁੰਦਾ ਨੇੜੇ ਵੀ ਮੁੜਿਆ ਹੁੰਦਾ ਬਾਹਰ ਪੈਰ ਰੱਖਣ ਨਾਲ ਲੱਗਿਆ ਹੀ ਮੁੜਿਆ ਇੱਕ ਪੈਰ ਬਾਹਰ ਸੀ ਕੰਦਰੇ ਸੀ ਜੋ ਉਹਦਾ ਨਾ ਨਾ ਪਿਛੇ ਮੁੜਿਆ ਬਾਹਰ ਨਾ ਜਾਈ ਚਲ ਹਰ ਨਾਮ ਨ ਸਮਰੇ ਸਾਧ ਸੰਗ ਤੈ ਤਨ ਉੱਡੈ ਖੇ ਤੈ ਤਨ ਉੱਡੈ ਖੇ ਉਹ ਤਨ ਦੇ ਵਿੱਚ ਕੀ ਉੱਡਦੀ ਹੈ ਤਨ ਕਿਹੜਾ ਤਨ ਬਾਹਰ ਦੀ ਗੱਲ ਹੈ ਵੀ ਬਾਹਰਲੇ ਤਾਂ ਦਿਖੇ ਸਾਰਿਆਂ ਦੀ ਉੱਡੂਗੀ ਬਾਹਰਲੇ ਸਰੀਰ ਦੀ ਦੇਖੇ ਸਾਰਿਆਂ ਦੀ ਉੱਡੂਗੀ ਉਹਦੇ ਹਿਰਦੇ ਵਿੱਚ ਖੇੜ ਉੱਡਦੀ ਹੈ ਆ ਖੇੜ ਆਉਂਦੇ ਨੇ ਸਾਰੇ ਜਿਹੜੇ ਗਿਆਨ ਵਿੱਚ ਜੋ ਗਿਆਨ ਸੰਸਾਰ ਦਾ ਹੈ ਜੋ ਬੋਲਦੇ ਹਨ ਹਵਾ ਇਹਦੇ ਜਿਹੜਾ ਗਿਆਨ ਹੈ ਇਹ ਉੱਡਦਾ ਕੁਝ ਇਹਦੇ ਵਿੱਚ ਉੱਡ ਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹਿਰਦਿਆਂ ਨੂੰ ਲੋਕਾਂ ਦੇ ਜੇ ਤਾਂ ਖੇ ਹੈ ਇਹ ਗਿਆਨ ਮਾਇਆ ਦਾ ਗਿਆਨ ਮਾਇਆ ਲਿਖੇ ਹੁੰਦੀ ਹੈ ਨਾ ਜੇ ਤਾਂ ਮਾਇਆ ਤੱਕ ਗਿਆਨ ਹੈ ਸਰੀਰ ਦੀਆਂ ਗੱਲਾਂ ਨੇ ਸੰਸਾਰੀਓ ਗੱਲ ਹੈ ਹਿਸਟਰੀ ਹੋਈ ਹੈ ਇਤਿਹਾਸ ਹੈ ਸਾਖੀਆਂ ਹੀ ਨੇ ਫਿਰ ਤਾਂ ਖੇ ਹੈ ਖੇ ਕੀ ਕਰਦੀ ਹੈ ਅੱਖਾਂ ਘਟਾ ਪਾਉਂਦੀ ਹੈ ਲੋਕਾਂ ਦੇ ਅੱਖੇ ਘਟਾ ਪਾਉਂਦੇ ਸਾਡੇ ਸਾਡੀ ਦ੍ਰਿਸ਼ਟੀ ਕਮਜ਼ੋਰ ਹੁੰਦੀ ਹੈ ਖੇ ਉੱਡ ਕੇ ਆਕਾਸ਼ ਦੇ ਵਿੱਚ ਹਨੇਰਾ ਵੀ ਕਰ ਦਿੰਦੀ ਹੈ ਸਾਡੇ ਹਿਰਦੇ 'ਚ ਇਹਨੇ ਭਰਮ ਨੂੰ ਹੋਰ ਵਧਾ ਦੇਣਾ ਖੇ ਕਬੀਰ ਕਹਿ ਰਿਹਾ ਨਾ ਕਿ ਭਈ ਤੋ ਕਿਆ ਪਿਆ ਇਹ ਆਪ ਖੇ ਰੂਪ ਹੋ ਗਏ ਹੁਣ ਅਸੀਂ ਧੂੜ ਹੋ ਗਏ ਖੇ ਜਿਹੜਾ ਗਿਆਨ ਹੈ ਮਾਇਆ ਦਾ ਖੇ ਰੂਪ ਹੈ ਤੱਦਾ ਹੈ ਧੂੜ ਪੁਨੀਤ ਤੇਰੇ ਜਨਮਾਂ ਤਨ ਤੇ ਉਹ ਉਜਹਿ ਰੁਚਿ ਆ ਮਨੁਆ ਪੁਨੀਤ ਧੂੜ ਕੀ ਹੈ ਗੁਰਮਤਿ ਦੀ ਜਿਹੜਾ ਗਿਆਨ ਹੈ ਇਹ ਪੁਨੀਤ ਧੂੜ ਹੈ ਜਿਹੜਾ ਸਾਖੀਆਂ ਦਾ ਸੰਸਾਰੀ ਗਿਆਨ ਹੈ ਖੇ ਹੈ ਮਾਇਆ ਦਾ ਗਿਆਨ ਸਾਰਾ ਖੇ ਤੈ ਤਨ ਉੱਡੈ ਖੇ ਉਹਦੇ ਹਿਰਦੇ ਵਿੱਚ ਖੇ ਉੱਡਦੀ ਹੈ ਉਹਦੇ ਮੂੰਹ ਚੋਂ ਖੇ ਹੀ ਨਿਕਲੂ ਉਹ ਕਹਿੰਦਾ ਖੇੜ ਆਉਂਦਾ ਕਹਿੰਦੇ ਜੀ ਖੇੜ ਆਉਂਦਾ ਕਿਹੜਾ ਹੁੰਦਾ ਅੱਖੇ ਘਟਾ ਪਾਉਂਦਾ ਕੀ ਪਾਉਂਦਾ ਬੋਲ ਕੇ ਭਰਮ ਚ ਲੋਕਾਂ ਨੂੰ ਫਸਾ ਕੇ ਭਰਮ ਜਾਲ ਬੁਣ ਕੇ ਭਰਮ ਜਾਲ 'ਚ ਫਸਾ ਕੇ ਲੋਕਾਂ ਦਾ ਜੀਵਨ ਖਰਾਬ ਕਰਨਾ ਕਿ ਦੇ ਜਾਲ 'ਚ ਫਸਾਉਣਾ ਇਹਨਾਂ ਬਾਜਾਂ ਤੇ ਸਿਕਦਾਰਾਂ ਤਿੰਨ ਕਿੰਨਾ ਪੜਿਆ ਨੋ ਇਹ ਖੇ ਹੈ ਉਹ ਸਾਰੇ ਖੇ ਵਾਲੇ ਨੇ ਫਾਹੀ ਲੱਗੀ ਜਾਤ ਭਾਣ ਅੱਗੇ ਨਹੀਂ ਇਹ ਸਾਰੇ ਖੇਡ ਆਉਣ ਵਾਲੇ ਨੇ ਇਹਨਾਂ ਦੇ ਸਾਰਿਆਂ ਦੇ ਤਾਂ ਜਿਖੇ ਉੱਡਦੀ ਹੈ ਤਾਂ ਹਿਰਦੇ ਜਿਖੇ ਭਰੀ ਹੋਈ ਹੈ ਇਹਨਾਂ ਦੇ ਜਾਂ ਬੋਲਦੇ ਨੇ ਉਹ ਖੇ ਜਾਂਦੀ ਹੈ ਬਾਹਰ ਉਹ ਤਾਂ ਭੀਤਰ ਭਰੀ ਭਗਾਰ ਦੋ ਭੀਤਰ ਭਰੀ ਭਗਾਰ ਜਿਣ ਕੀਤੀ ਤਿਸੇ ਨਾ ਜਾਣੀ ਜਿਣ ਕੀਤੀ ਤਿਸੇ ਨਾ ਜਾਣੀ ਸਿਸੀ ਪੈਦਾ ਕੀਤੀ ਹੈ ਉਹਨੇ ਜਾਣੇ ਨਾਲਕ ਫਿੱਟ ਅਲੂਣੀ ਦੇ ਉਹ ਜਿਹਨੇ ਦੇਹੀ ਬਣਾਈ ਹੈ ਤੇਰੀ ਇਹੀ ਦੇਹੀ ਬਣਾਈ ਹੈ ਇਹਨੂੰ ਜਾਣੇ ਅੰਦਰ ਬੈਠਾ ਤੇਰੇ ਜਾਨਣਾ ਸੀ ਉਹਨੂੰ ਹੱਥ ਜੋੜਦਾ ਮੂਰਤੀ ਦੇ ਅੱਗੇ ਅਸੀਂ ਉਹਨਾਂ ਦੇ ਜੀ ਦੇ ਅੱਗੇ ਅਰਦਾਸ ਕਰਦਾ ਗੁਰੂਆਂ ਦੇ ਅੱਗੇ ਜਿਸ ਕੀਤੀ ਤੇ ਨਾ ਜਾਣੀ ਇਹਨੇ ਤੇਰਾ ਸਰੀਰ ਬਣਾਇਆ ਉਹ ਇਹਨੇ ਤੈਨੂੰ ਹੀ ਪੈਦਾ ਕੀਤਾ ਤੈਨੂੰ ਉਹਦਾ ਹੀ ਨਹੀਂ ਪਤਾ ਇਹਨੇ ਤੈਨੂੰ ਜੋਤ ਦਿੱਤੀ ਹੈ ਜਿਹਦੀ ਵਜ੍ਹਾ ਨਾਲ ਤੇਰੀ ਹੋਂਦ ਹੈ ਉਹਨੂੰ ਨਹੀਂ ਪਤਾ ਫਿੱਟ ਅਲੂਣੀ ਦੇ ਇਹ ਅਲੂਣੀ ਦੇ ਹੈ ਫਿੱਟ ਹੈ ਅਲੂਣੀ ਅਲੂਣੀ ਦੇ ਕਿਵੇਂ ਅਲੂਣੀ ਦੇ ਕਿਹਦੇ ਵਾਸਤੇ ਹੈ ਬਾਹਰ ਵਾਲੀ ਦੇ ਲੂਣੀ ਨਹੀਂ ਲੂਣ ਵਾਲੀ ਹੈ ਇਹਦਾ ਮਤਲਬ ਦੇਹੀ ਅੰਦਰ ਵਾਲੀ ਦੀ ਗੱਲ ਹੈ ਬਾਹਰ ਵਾਲੀ ਲੂਣ ਵਾਲੀ ਬਾਹਰ ਵਾਲੀ ਲੂਣ ਵਾਲੀ ਹੈ ਹਾਂ ਬਾਹਰ ਵਾਲੀ ਦੇਹੀ ਤੇ ਲੂਣ ਵਾਲੀ ਹੈ ਫਿਰਦਾ ਉਹਦਾ ਅੰਦਰਲੀ ਇਹਦਾ ਤੁਸੀਂ ਆਪਦਾ ਹੋ ਗਿਆ ਵੀ ਅੰਦਰਲੀ ਦੇਹੀ ਅਲੂਣੀ ਦੇ ਹੈ ਅਲੂਣੀ ਦੇ ਦੇਹੀ ਗੁਪਤ ਗੁਪਤ ਦੇਹੀ ਦੀ ਗੱਲ ਹੈ ਉਸੇ ਨੂੰ ਦੋਸ਼ ਹੈ ਬਾਹਰਲੀ ਦਾ ਕੀ ਹੈ ਦੋਸ਼ ਬਾਲਾ ਦਾ ਕੱਪੜਾ ਹੈ ਬਾਲਾ ਦਾ ਕੱਪੜਾ ਹੈ ਅਲੂਣੀ ਦੇ ਬਾਹਰ ਦਾ ਚੱਟ ਕੇ ਦੇਖੋ ਕਹਿੰਦੀ ਤੇਰਾ ਲੂਣ ਪਰ ਡਾਕਟਰ ਵੀ ਕਹਿੰਦੇ ਵੀ ਲੂਣ ਘਟ ਗਿਆ ਜਾਂ ਲੂਣ ਘਟ ਗਿਆ ਇਹ ਤਾਂ ਲੂਣ ਵਾਲੀ ਇਹਦੇ ਇਹ ਲੂਣੀ ਕਿੱਥੇ ਇਹਦਾ ਉਧਰ ਅੰਦਰਲੀ ਦੇਹ ਦੀ ਗੱਲ ਜੋ ਆਪਾਂ ਲੈ ਕੇ ਚੱਲੇ ਉਹ ਠੀਕ ਲੈ ਕੇ ਚੱਲੇ ਆ ਕਿਤੇ ਦੂਜੀ ਦੇਹੀ ਨਾਲ ਅਰਥ ਲਾਲਣ ਲੂਣੀ ਦੇ ਤਾਂ ਕਹਤਾ ਉਹਨੂੰ ਕਹੀ ਦੇਹੀ ਗੁਪਤ ਬਦਲ ਜਾਣ ਬੁੱਝ ਕੇ ਕਿਹਾ ਲੂਣੀ ਦੇ ਤਾਂ ਕਿ ਇਹਨਾਂ ਦੇ ਕਿਤੇ ਖੋਪੜੀ ਦੇ ਵਿੱਚ ਦੂਜੀ ਦੇ ਜਿਹੜੀ ਫਸੀ ਹੋਈ ਹੈ ਨਾ ਇੱਥੋਂ ਹੀ ਸ਼ਾਇਦ ਸਮਝ ਜਾਣ ਵੇ ਦੇਹੀ ਕਿਹੜੀ ਦੀ ਗੱਲ ਹੈ ਉਸ ਤੋਂ ਕਲੀਅਰ ਕੀਤਾ ਦੇਹੀ ਗੁਪਤ ਬਦੇਹੀ ਦਿਸਾ ਇਹਨਾਂ ਨੇ ਕਿਤੇ ਇੱਕ ਵਾਰ ਲਿਖੇ ਤੇ ਬੰਦੇ ਨੇ 100 ਵਾਰ ਲਿਖੇ ਤੇ ਨਹੀਂ ਬੰਦੇ ਹਜ਼ਾਰ ਹਜ਼ਾਰ ਵਾਰ ਲਿਖੀ ਗੱਲਾਂ ਕਰਮ ਫਲਸਫੀ ਨੂੰ ਹੁਕਮ ਫਲਸਫੀ ਨੂੰ ਹੁਕਮ ਨੂੰ ਕਿੰਨੇ ਵਾਰ ਲਿਖਿਆ ਬੱਲੇ ਨਾ ਨਹੀਂ ਕਹਿਦਾ ਤਾਂ ਹੂੰ ਇਹ ਜਨਤਾ ਕੇ ਬਸ ਕੁਝ ਨਹੀਂ ਸਭ ਚੱਲੇ ਚਲਾਏ ਲੱਖਾਂ ਸਾਰੀਆਂ ਗੱਲਾਂ ਲੱਖਾਂ ਇਹ ਗੱਲ ਆ ਕਿ ਮੰਨ ਲਈ ਅਸੀਂ ਉਹ ਪੱਥਰ ਤੇ ਜੋ ਲਿਖਿਆ ਆ ਸਾਡੇ ਉਹ ਨਹੀਂ ਵੜਦਾ ਇਹਦਾ ਪੱਥਰ ਹੈ ਪੱਥਰ ਤੇ ਲਿਖਿਆ ਹੋਇਆ ਹੈ ਉਕਰਿਆ ਗਿਆ ਉਕਰਿਆ ਹੋਇਆ ਪੱਥਰ ਤੇ ਹਜ਼ਾਰ ਵਾਰ ਤਾਂ ਕਹਿਤਾ ਪਾਪ ਪੁੰਨ ਹਬਰੇ ਬਸ ਰਹੀ ਇਹ ਵੀ ਕਹਿਤਾ ਕਿੰਨੀ ਵਾਰ ਪਲਟ ਕੇ ਗੱਲ ਕਹਿਤੀ ਮੰਨਣ ਮੰਨੀ ਕਿਨੇ ਹੋਈ ਹੈ ਮਸਕੀਨ ਵਰਗੇ ਤਾਂ ਹੀ ਮੰਨੀ ਜਾਂਦੇ ਨੇ ਹੁਣ ਤੱਕ ਉਦੋਂ ਬੜਾ ਕਿਸੇ ਨੂੰ ਮੰਨਦੇ ਨਹੀਂ ਹੈ ਉਹ ਆਵੈਗਰੂ ਨੂੰ ਨਾ ਮੰਨੀ ਜਾਂਦਾ ਤੇ ਪਰ ਪੱਲੇ ਕਿਸੇ ਦੇ ਕੀ ਹੈ ਕੁਝ ਵੀ ਨਹੀਂ ਗੁਰਬਾਣੀ ਤੋਂ ਕਿਸੇ ਨੇ ਨਹੀਂ ਪੁੱਛਿਆ ਵੀ ਤੂੰ ਕੀ ਕਹਿੰਦੀ ਗੁਰੂ ਤੋਂ ਨਹੀਂ ਪੁੱਛਿਆ ਵੀ ਤੂੰ ਕੀ ਕਹਿੰਦਾ ਗੁਰਬਾਣੀ ਨੂੰ ਪੜਿਆ ਗੁਰਬਾਣੀ ਤੋਂ ਨਹੀਂ ਪੜਿਆ ਗੁਰਬਾਣੀ ਤੋਂ ਪੜਦੇ ਗੁਰੂ ਜਿਆਦਾ ਅਸੀਂ ਕਹਿੰਦੇ ਵੀ ਸਾਡਾ ਗੁਰੂ ਹੈ ਬਾਣੀ ਗੁਰੂ ਹੈ ਇਹ ਤੋਂ ਪੜੋ ਇਹ ਤੋਂ ਪੁੱਛੋ ਪੁੱਛੇ ਜਗੀਆਂ ਜੋ ਆਲਰੇਡੀ ਗ੍ਰੰਥਾਂ ਜੋ ਸਾਡੇ ਦਿਮਾਗ 'ਚ ਫਸਿਆ ਹੈ ਸੱਚ ਉਹਨੂੰ ਮੰਨੀ ਬੈਠੇ ਇਹਨੂੰ ਵਿੱਚ ਨਾਲ ਉਹੀ ਲਈ ਫਿਰਦੇ ਸਿਲ ਜੋਗ ਉਥੇ ਸਿਲ ਜੋਗ ਅਲੂਣੀ ਚੱਟੀ ਹੈ ਸਿਲ ਜੋਗ ਉਥੇ ਕਿਸੇ ਤਰ੍ਹਾਂ ਸਿਰ ਜਿਹੜੀ ਹੁੰਦੀ ਹੈ ਪੱਥਰ ਹੁੰਦਾ ਲੂਣ ਵੀ ਪੱਥਰ ਹੁੰਦਾ ਉਸ ਵੇਲੇ ਲੂਣ ਸਮੁੰਦਰ ਚੋਂ ਨਹੀਂ ਸੀ ਕੱਢਦੇ ਦਿੰਦੇ ਲੂਣ ਦੇ ਡਲੇ ਹੁੰਦੇ ਨੇ ਹੁਣ ਵੀ ਨੇ ਪਾਕਿਸਤਾਨ ਜੋਗ ਤਾਂ ਐ ਸਮਝ ਲਓ ਜਿਵੇਂ ਪੱਥਰ ਹੁੰਦਾ ਨਾ ਪੱਥਰ ਐਸੇ ਵੀ ਨੇ ਜੇ ਥੋੜਾ ਬਹੁਤਾ ਲੂਣ ਹੁੰਦਾ ਜਿਵੇਂ ਕੋਲਾ ਹੁੰਦਾ ਪੱਥਰ ਹੁੰਦਾ ਕੋਲੇ 'ਚ ਵੀ ਪੱਥਰ ਹੁੰਦਾ ਤਾਂ ਐਸੀ ਸਿਰ ਚਟਣੀ ਹੈ ਜੀ 'ਚ ਲੂਣ ਦਾ ਵੀ ਸਵਾਦ ਹੈ ਜੀ ਕਿਵੇਂ ਚੱਟ ਲੂਗਾ ਲੋੜ ਸਿਰ ਕੋ ਚੱਟ ਲੂਗਾ ਲੋੜ ਨੂੰ ਡੰਗਰ ਚੱਟ ਲੈਂਦੇ ਨੇ ਲੋੜ ਰੱਖਿਆ ਹੁੰਦਾ ਅੱਗੇ ਵਗਾ ਦੇ ਵਿੱਚ ਰੱਖਿਆ ਹੁੰਦਾ ਸੀ ਅਕਸਰ ਉਹ ਗੋਲੀਆਂ ਦੇ ਰੱਖਦੇ ਆ ਉਹ ਗੁੱਲੀਆਂ ਦੇ ਰੱਖ ਲੈਂਦੇ ਨੇ ਡੰਗਰ ਚੱਟਦੇ ਨੇ ਉਹ ਟੇਸਟ ਹੈ ਕੋਈ ਰਸ ਹੈ ਕੋਈ ਜੋਗ ਦੇ ਵਿੱਚ ਰਸੇ ਕੋਈ ਨਹੀਂ ਹੈ ਚਿੱਟੀ ਐ ਚਿੱਟੀ ਹੈ ਜਿਨ੍ਹਾਂ ਨੇ ਸ੍ਰੀ ਚੰਦ ਦੀ ਗੱਲ ਹੈ ਅਲੂਣੀ ਸਿਰ ਚੜਦਾ ਤੇ ਰਸੇ ਕੋਈ ਨਹੀਂ ਇੱਥੇ ਇਹਦੇ ਚ ਨਾਮ ਦਾ ਰਸ ਹੈ ਨਾਨਕ ਨੇ ਤਾਂ ਨਾਮ ਦਾ ਰਸ ਦਿੱਤਾ ਸੀ ਉਹ ਜੋ ਅਲੂਣੀ ਸਰ ਚੱਟੀ ਜਾਂਦਾ ਮਾਇਆ ਦਾ ਵੀ ਗਿਆਨ ਨਹੀਂ ਹੁੰਦਾ ਚ ਖਾਣਾ ਖਿਚੜੀ ਜਾਂਦਾ ਅੰਮ੍ਰਿਤ ਲੋਣ ਹਾਂ ਜੇ ਮਾੜਾ ਮਟਾ ਅੰਮ੍ਰਿਤ ਲੋਣ ਦਾ ਹੋਵੇ ਆ ਕੁਝ ਤਾਂ ਹੈ ਥੋੜਾ ਨਾਮ ਦਾ ਤਾਂ ਨਹੀਂ ਉਹ ਚ ਗਿਆਨ ਮਾਇਆ ਦਾ ਵੀ ਗਿਆਨ ਨਹੀਂ ਹੈ ਜੋਗ ਚ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਉਹ ਚ ਉਹਦਾ ਹੀ ਕੱਖ ਨਹੀਂ ਉਹ ਬੁੱਝ ਬਣਾਣਾ ਜਿਵੇਂ ਉਹੀ ਗ੍ਰੰਥ ਹਾਂ ਬੁੱਧੀ ਤੋਂ ਬੁੱਧੀਹੀਨ ਹਾਂ ਬੁੱਧੀਹੀਨ ਬਣਾਣਾ ਕਹਿੰਦੇ ਬੁੱਧੀ ਦਾ ਕੰਮ ਨਹੀਂ ਲੈਣਾ ਬੁੱਧੀ ਤੋਂ ਕੰਮ ਇਹਦਾ ਮਤਲਬ ਜੋ ਸੋਚਣਾ ਛੱਡਣਾ ਬੁੱਧੀ ਨੂੰ ਨਿਸਕ੍ਰੀ ਕਰਨਾ ਨਿਸਕ੍ਰੀ ਕਿਵੇਂ ਹੋ ਜੂਗੀ ਬੁੱਧੀ ਹੋ ਨਹੀਂ ਸਕਦੀ ਮਰ ਕੇ ਹੋ ਸਕਦੀ ਹੈ ਡੈਡ ਹੋ ਗਿਆ ਬੇਹੋਸ਼ ਹੋ ਕੇ ਵੀ ਹੋ ਨਹੀਂ ਸਕਦੀ ਸਭ ਤੋਂ ਘਟਿਆ ਤੁਹਾਨੂੰ ਦਾ ਹਸਤਾ ਇਹ ਜਿਹੜੀ ਸਮਾਧੀ ਹੈ ਸਭ ਤੋਂ ਘਟਿਆ ਔਰ ਸਭ ਤੋਂ ਘਟਿਆ ਉਹਨਾਂ ਨੇ ਬੰਦੇ ਪੈਦਾ ਕੀਤੇ ਨੇ ਮਨ ਨੂੰ ਰੋਕਿਆ ਜਾ ਸਕਦਾ ਗਿਆਨ ਨਾਲ ਜੇ ਮਨ ਨੂੰ ਤੁਸੀਂ ਰੋਕਣਾ ਹੈ ਤਾਂ ਗਿਆਨ ਨਾਲ ਰੋਕੋ ਗਿਆਨ ਦਾ ਬੰਦਾ ਮਨ ਰਿਹਾ ਉਹ ਬੈਠੇ ਨੇ ਮਨ ਕਰੇ ਤੁਰਿਆ ਬੰਦਾ ਸ਼ਲੋਕ ਮਹੱਲਾ ਪੰਜਵਾਂ ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ ਨਾਨਕ ਸੋਪਰਮ ਸਿਮਰੀ ਹੈ ਤਿਸ ਦੇਹੀ ਕੋ ਪਾਲ ਘਟ ਵਸੈ ਚਰਨਾਰ ਬਿੰਦ ਚਰਨਾਰ ਬਿੰਦ ਰਸਨਾ ਜਪੈ ਗੋਪਾਲ ਹਿਰਦੇ 'ਚ ਕੌਣ ਵਸਦਾ ਜਿਹੜਾ ਚਰਨਾਂ ਦੇ ਨਾਲ ਜੁੜਿਆ ਹੈ ਚਰਨਾਂ ਦੇ ਚਰਨ ਕੀ ਨੇ ਗੁਰ ਕੇ ਚਰਨ ਗੁਣਾ ਨਾਲ ਚਰਨ ਗੁਣ ਹੁੰਦੇ ਨੇ ਗੁਣਾ ਚੋਂ ਗਿਆਨ ਪ੍ਰਾਪਤ ਹੁੰਦਾ ਗੁਣ ਇੱਕ ਨਹੀਂ ਸਭ ਗੁਣ ਤੇਰੇ ਤੇਰੇ ਗੁਣ ਬੇਅੰਤ ਗੁਣ ਬੇਅੰਤ ਨੇ ਜੇ ਸਮਝਿਆ ਨਹੀਂ ਤੂੰ ਗੁਣ ਦਾ ਸਾਗਰ ਹੈ ਗੁਣ ਫਿਰ ਇੱਕ ਤਾਂ ਨਾ ਹੋਇਆ ਭਾਵੇਂ ਉਗਣ ਵੀ ਕਰੀ ਕਿਉਂਕਿ ਗੁਣੇ ਪੜ ਕੇ ਉਗਣ ਬਣੇ ਨੇ ਨਾ ਬੜਾ ਆਪਾਂ ਲਾਹਣ ਦੀ ਗੱਲ ਕਰਦੇ ਸੀ ਲਾਹਣ ਕੀ ਹੋਇਆ ਜਦ ਮਾਇਆ ਦਾ ਜਾਗ ਲਾਤਾ ਨੇ ਨੂੰ ਤਾਂ ਜਿਹੜੇ ਗੁਣ ਉਹਦੇ ਨਾਲ ਗੁਣ ਬਣ ਜਾਂਦੇ ਦੋ ਤੋਂ ਇਕੱਠਾ ਕਰਦਾ ਵਾਇਰ ਦਾ ਜਾਗ ਲੱਗ ਗਿਆ ਨਾ ਰਾਸ ਕਾਸ਼ਟ ਬਦਲ ਜਾਂਦਾ ਜਿਹੜੇ ਗੁਣ ਸੀ ਉਹ ਗੁਣ ਬਣ ਗਏ ਦੁੱਧ ਵੈਸੇ ਮਿੱਠਾ ਹੁੰਦਾ ਜਾਂ ਕੱਚਾ ਪੀਏ ਪਰ ਜਾਗ ਲੱਗ ਕੇ ਖੱਟਾ ਹੋ ਜਾਂਦਾ ਜੇ ਵਿਗੜ ਜਵੇ ਵੈਸੇ ਜਾਗ ਤੇ ਬਿਨਾ ਜਾਗਦਾ ਤਾਂ ਕੁਝ ਵੀ ਫੇਰ ਬਣ ਜਾਂਦਾ ਵਿਗੜ ਵੀ ਜਾਂਦਾ ਵੈਸੇ ਉਹਦਾ ਕੱਖ ਨਹੀਂ ਬਣਦਾ ਇਹ ਚਰਨਾਰ ਬੰਦੇ ਇਹ ਜਿਹੜਾ ਅੰਦਰਲਾ ਹੈ ਉਹਦੇ ਗੁਣ ਵਿਗੜੇ ਨਹੀਂ ਮਨ ਵਾਲੇ ਗੁਣ ਵਿਗੜੇ ਬੰਦੇ ਜਿਹੜੇ ਗੁਣ ਸੀ ਨਾ ਇਹ ਵਿਗੜੇ ਨੇ ਅੰਦਰ ਵਾਲੇ ਦੇ ਗੁਣ ਜਿਉਂਦੇ ਤੇ ਉਹਦੇ ਕਿਉਂਕਿ ਉਹ ਬਾਹਰ ਨਹੀਂ ਨਿਕਲਿਆ ਇਹਵਾ ਕਰਕੇ ਬਾਹਰ ਨਹੀਂ ਨਿਕਲਿਆ ਇਹਵਾ ਕਰਕੇ ਬਾਹਰ ਨਿਕਲ ਗਿਆ ਬਾਹਰ ਹਵਨ ਲੱਗੀ ਉਹਨੂੰ ਉਬਾਲੀਆ ਵਾ ਚਾਹੁੰਦਾ ਨਹੀਂ ਉਹਨੂੰ ਪਤਾ ਬਾਲੀਆ ਹਵਾ ਜਿਹੜਾ ਚੀਜ਼ ਆਪਾਂ ਫ੍ਰਿਜ ਚੋਂ ਬਾਹਰ ਕੱਢ ਕੇ ਰੱਖਤੀ ਉਹ ਤਾਂ ਭਾਈ ਬਿਗੜ ਨਹੀਂ ਜਿੰਨਾ ਕਿ ਦੁੱਧ ਅੰਦਰ ਪਿਆ ਉਹ ਠੀਕ ਹੈ ਜਿਹੜਾ ਬਾਹਰ ਰੱਖਦਾ ਵਿਗੜ ਗਿਆ ਘਟ ਵਸੇ ਚਰਨਾਰ ਬਿੰਦ ਅੰਦਰ ਘਟ ਦੇ ਵਿੱਚ ਬਿੰਦ ਹੀ ਵਸਦਾ ਹੈ ਉਹਦੇ ਕੋਲ ਠੀਕ ਨੇ ਸੇਵਾ ਕਰ ਉਹ ਸੇਵਾ ਕਰ ਹੈ ਰਸਨਾ ਜਪੈ ਗੋਪਾਲ ਰਸਨਾ ਜਪੈ ਗੋਪਾਲ ਉਹਦੇ ਹਿਰਦੇ ਵਿੱਚ ਜਿਹੜਾ ਗੁਰਮੁਖ ਹੈ ਉਹ ਬੋਲਦਾ ਗੁਰਮੁਖੀ ਬੁੱਧੀ ਬੋਲਦੀ ਹੈ ਹੁਣ ਕਹਿੰਦੇ ਹਿਰਦੇ ਵਿੱਚ ਤਾਂ ਚਰਨਾਰ ਬੰਦਾ ਹੈ ਉਹ ਤਾਂ ਹੈ ਉਹ ਹੈ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਵੀ ਹਿਰਦੇ 'ਚ ਕੌਣ ਵੱਸਦਾ ਉਹਨੂੰ ਪਤਾ ਲੱਗਦਾ ਨਾ ਕਹਿੰਦੇ ਹਿਰਦੇ ਚਰਨਾਰ ਬੰਦ ਵੱਸਦਾ ਜਿਹੜਾ ਪਹਿਲਾਂ ਤੇ ਵੱਸਦਾ ਹੀ ਰਿਹਾ ਉਹ ਤਾਂ ਹਿੱਲੇ ਨਹੀਂ ਉੱਠਦਾ ਰਸਨਾ ਜਪੇ ਗੋਪਾਲ ਔਰ ਰਸਨਾ ਦੇ ਨਾਲ ਉਹ ਗੋਪਾਲ ਜਪਦਾ ਰਸਨਾ ਦਾ ਕੀ ਮਤਲਬ ਹੈ ਰਸਨਾ ਜੀਵ ਨਹੀਂ ਹੁੰਦੀ ਉਹਦੇ ਜੀਵ ਹੈ ਹੀ ਨਹੀਂ ਅੰਦਰਲੇ ਤੇ ਜਪਦਾ ਤਾਂ ਉਹ ਅੰਦਰਲਾ ਰਸ ਆਉਂਦਾ ਹੈ ਜਪਣ ਨਾਲ ਜਿਹਨੂੰ ਸਮਝਣ ਨਾਲ ਰਸ ਆਵੇ ਜਦੋਂ ਜਿਹੜੀ ਚੀਜ਼ ਸਮਝਦੇ ਰਸ ਆਵੇ ਜਪਣ ਨਾਲ ਰਸ ਆਵੇ ਉਹ ਰਸਨਾ ਜਪੇ ਜਿੰਨਾ ਜਿੰਨਾ ਜਪਦੇ ਤੇ ਉਹ ਤੇ ਰਸ ਆਈ ਜਾ ਜਿੰਨੀ ਜਿੰਨੀ ਸਮਝ ਆਉਂਦੀ ਹੈ ਨਾਲ ਰਸ ਆਉਂਦਾ ਆਸ ਉਸ ਰਸ ਤੇ ਲਾਲਚ ਨੂੰ ਗਾਹ ਜਪਦਾ ਨਾ ਰਸ ਆਉਂਦਾ ਜੇ ਰਸ ਨਾ ਆਵੇ ਤਾਂ ਨਹੀਂ ਹੁੰਦਾ ਬੱਚਾ ਦੁੱਧ ਚੁਗਦਾ ਜਿੰਨਾ ਜਰ ਕੁਝ ਆਉਂਦਾ ਚੁਗਦਾ ਜਾਂ ਆਉਂਦਾ ਨਹੀਂ ਕੋਈ ਚੁਗਣ ਦੇਣ ਦਿੰਦਾ ਫਿਰ ਛੱਡ ਕੇ ਦੂਗਾ ਕੁਝ ਫੜਦਾ ਦੂਗਾ ਥਾਲ ਫੜਦਾ ਕੀ ਜਿਵੇਂ ਬੱਚੇ ਨਹੀਂ ਰੱਖਿਆ ਉਹਨਾਂ ਦੇ ਬੱਚਾ ਗਾਇਆ ਦੇ ਜਿਹੜੇ ਥਾਲੇ ਦੁੱਧ ਮੁੱਕ ਜਾਂਦਾ ਬਦਲ ਜਾਂਦਾ ਦੂਜੇ ਨੂੰ ਭਾਲਦਾ ਦੂਜਾ ਪੜਦਾ ਪਰ ਇਹਦਾ ਮੁਕਦਾ ਨਹੀਂ ਹੈ ਹੋਰ ਤਾਂ ਗਿਆਨ ਮੁੱਕ ਜਾਂਦੇ ਨੇ ਪਰ ਇਹਦਾ ਤਾਂ ਮੁਕਦਾ ਹੀ ਨਹੀਂ ਜਿੰਨਾ ਮਰਜ਼ੀ ਰਸ ਲੈ ਜੋ ਮੁਕਦਾ ਹੈ ਨਹੀਂ ਇਹ ਇਹ ਮੁਕਣ ਵਾਲਾ ਨਹੀਂ ਇਸ ਕੋ ਬਦਲਣ ਵਾਲਾ ਇਹ ਖਜ਼ਾਨਾ ਮੁਕਣ ਵਾਲਾ ਹੈ ਨਹੀਂ ਇਸ ਕਰਕੇ ਜਿਹੜਾ ਇਹ ਇਹਦਾ ਕਨੈਕਸ਼ਨ ਟੁੱਟਣ ਦਾ ਸਵਾਲ ਤਾਂ ਨਹੀਂ ਪੈਦਾ ਹੁੰਦਾ ਗਾਹਾਂ ਤੇ ਮੁਕਦਾ ਨਹੀਂ ਰਸ ਜੇ ਰਸ ਨਹੀਂ ਆਉਂਦਾ ਤਾਂ ਇਹਦੇ ਨਾਲ ਜੁੜਿਆ ਨਹੀਂ ਜਾ ਸਕਦਾ ਅੱਜ ਗੁਰਬਾਣੀ ਨਾਲ ਨਾ ਜੁੜਨ ਦਾ ਕਾਰਨ ਹੈ ਜੋ ਰਸ ਪ੍ਰਾਪਤ ਹੋ ਰਿਹਾ ਸਾਨੂੰ ਰਸ ਕੀ ਹੈ ਰਸ ਦੇ ਸਹੀ ਅਰਥ ਨੇ ਉਹ ਰਸ ਹੈ ਔਰ ਅਰਥ ਵੀ ਆ ਜਾਣ ਰਸ ਫੇਰ ਵੀ ਨਹੀਂ ਬਣਦਾ ਉਹਨਾਂ ਦਾ ਠੀਕ ਅਰਥ ਵੀ ਸੁਣ ਲਈਏ ਰਸ ਕਿਉਂ ਨਹੀਂ ਬਣਦਾ ਮੰਨੇ ਬੰਨੀ ਬੰਨੇ ਜੇ ਸੱਚ ਮਨ ਨੂੰ ਕੌੜਾ ਲੱਗ ਗਿਆ ਰਸ ਥੋੜੀ ਆ ਉਹ ਕਿੰਨੀਆਂ ਗਵਣੇ ਤੋਂ ਗੱਲਾਂ ਇਹਨੇ ਮਿੱਠਾ ਲੱਗਣਾ ਤਾਂ ਰਸ ਬਣਨ ਜਿੰਨਾ ਚਿਰ ਕੌੜਾ ਲੱਗਦਾ ਇਹਨੇ ਰਸ ਨਹੀਂ ਬਣਨਾ ਤੁਸੀਂ ਲਿਆਣੀ ਨਹੀਂ ਜਾਂਦਾ ਸਾਨੂੰ ਬਿਮਾਰੀ ਹੈ ਜਿਹੜੀ ਨਾ ਉਹ ਬਿਮਾਰੀ ਅੰਦਰ ਹੈ ਬਿਮਾਰੀ ਨੇ ਸਾਡੇ ਮੂੰਹ ਦਾ ਟੇਸਟ ਖਰਾਬ ਕੀਤਾ ਹੈ ਕੋਈ ਬਿਮਾਰੀ ਹੈ ਅੰਦਰ ਉਹ ਬਿਮਾਰੀ ਕੀ ਹੋਵੇ ਦੀ ਰੋਗ ਹੈ ਜਿੰਨਾ ਜਰ ਹੋਮੇ ਵਾਲਾ ਰੋਗ ਹੈਗਾ ਉਹਨਾਂ ਜਿਹੜੇ ਜੋ ਰਾਸ ਆਉਣਾ ਹੀ ਨਹੀਂ ਚਾਹੇ ਸੁਣੀ ਵੀ ਜਾਵੇ ਜਿੰਨਾ ਮਰਜੀ ਸੁਣ ਲਵੇ ਕਿਉਂਕਿ ਨਾਮ ਨਾਲ ਵਿਰੋਧ ਆ ਹੋਵੇ ਉਹਦੇ ਮੂੰਹ ਦਾ ਟੇਸਟ ਨਹੀਂ ਆ ਉਹ ਉਹਨੂੰ ਵਿਰੋਧੀ ਟੇਸਟ ਆਉਂਦਾ ਉਹਨੂੰ ਕੌੜਾ ਲੱਗਦਾ ਅਮਰਤ ਕੌੜਾ ਸਿੱਖਿਆ ਮਿੱਠੀ ਸਾਖਤ ਕੀ ਵਿਦਨ ਸਾਖਤ ਵਾਸਤੇ ਹੰਕਾਰੀ ਵਾਸਤੇ ਰਸ ਨਹੀਂ ਬਣਨਾ ਜਦ ਰਸ ਬਣ ਗਿਆ ਉਹਦਾ ਹੁਣ ਹੰਕਾਰ ਛੱਡਿਆ ਹੈ ਜਿਹਦੀ ਇਹ ਗੱਲ ਜਿਹਦੀ ਇਹ ਗੱਲ ਹੈ ਉਸ ਵਸਤਾ 'ਚ ਹੰਕਾਰ ਹੈ ਨਹੀਂ ਰਸ ਸਾਰਿਆਂ ਨੂੰ ਨਹੀਂ ਆਉਂਦਾ ਆਪਾਂ ਤਾਂ ਚਲੋ ਵਿਆਖਿਆ ਕੀ ਕਰਨੀ ਹੈ ਭਲਾ ਇੰਨੀ ਬੁੱਧੀ ਪਰ ਜਿਹਨਾਂ ਨੇ ਲਿਖੀ ਆ ਉਹਨਾਂ ਨੇ ਜਾਂ ਵਿਆਖਿਆ ਕੀਤੀ ਜਦ ਕਿਹੜਾ ਰਸ ਆ ਗਿਆ ਸਾਰਿਆਂ ਨੂੰ ਜਦ ਕੰਨਿਆ ਗੁਰੂ ਰਾਜ ਆ ਗਿਆ ਜਦ ਕੰਨਿਆ ਕਿਸੇ ਬਣ ਗਏ ਆਪਣੀ ਗੱਲ ਛੱਡੋ ਉਹਨਾਂ ਨੂੰ ਤਾਂ ਉਦੋਂ ਤੋਂ ਉੱਤੇ ਕੁਝ ਹੋ ਨਹੀਂ ਸਕਦਾ ਸੀ ਜਿਹਨਾਂ ਨੇ ਖੁਦ ਬਾਣੀ ਪ੍ਰਗਟ ਕੀਤੀ ਲਿਖੀ ਹੈ ਉਹ ਆਪੇ ਵਿਆਖਿਆ ਕੀਤੀ ਨੇ ਆਪੇ ਵਿਆਖਿਆ ਕਰਦੇ ਤੇ ਆਪੇ ਸਮਝਾਉਂਦੇ ਤੇ ਉਦੋਂ ਕੀ ਹੋਇਆ ਸੀ ਅੱਜ ਅਸੀਂ ਸੋਚਦੇ ਸੀ ਸਾਰਿਆਂ ਨੂੰ ਸਿੱਖ ਬਣਾ ਦਾਂਗੇ ਆਪੇ ਬਣ ਜੋ ਇੰਨਾ ਹੀ ਬਹੁਤ ਹੈ ਸਿੱਖ ਤਾਂ ਕੁਬਧੇਰਾ ਬਧੇਰਾ ਹੁੰਦਾ ਕਬੀਰ ਕੱਲਾ ਬਣਿਆ ਸਿੱਖ ਬੁਕੰਡਰ ਖੜਾ ਕਰਦਾ ਵਕਤ ਪਾਤਾ ਵਕਤ ਸਾਰਿਆਂ ਨੂੰ ਰਵਿਦਾਸ ਨੇ ਵਕਤ ਪਾਤਾ ਸਾਰੀ ਕਾਸ਼ੀ ਨੂੰ ਜੁਗੂ ਪੁਰਸ਼ ਤਾਂ ਕਦਾ ਹੀ ਹੁੰਦਾ ਸਾਰੇ ਕੋਈ ਹੁੰਦਾ ਸਾਰੇ ਹੁੰਦੇ ਨੇ ਨਹੀਂ ਮਨ ਨੂੰ ਹੁਣੇ ਚੀਜ਼ ਸੁਣਦਾ ਵੀ ਹੈ ਵਧੀਆ ਵੀ ਲੱਗਦੀ ਹੈ ਠੀਕ ਵੀ ਲੱਗਦੀ ਸਾਰਿਆਂ ਮਨ ਦਾ ਫੇਰ ਨਹੀਂ ਹੈਗਾ ਸਾਰਿਆਂ ਨੂੰ ਥੋੜੀ ਲੱਗਦੀ ਹੈ ਸੋ ਜਿੰਨਿਆਂ ਨੂੰ ਲੱਗਦੀ ਜਿੰਨਿਆਂ ਨੂੰ ਲੱਗਦੀ ਹੈ ਚਲੋ ਆਪਣੇ ਤੇ ਲਾ ਲੈਂਦੇ ਆਪਾਂ ਇਹ ਤਾਂ ਪ੍ਰੋਬਲਮ ਹੈ ਮਨ ਦਾ ਫੇਰ ਫੇਰ ਨਹੀਂ ਹੈਗਾ ਇਹ ਫੇਰ ਵੀ ਇਹਨੂੰ ਉਹ ਉਹ ਕੰਮ ਠੀਕ ਲੱਗਦਾ ਯਾਨੀ ਠੀਕ ਤਾਂ ਲੱਗਦੇ ਨੇ ਕਿਤੇ ਨਾ ਕਿਤੇ ਅਸੀਂ ਜੋ ਹੋਮਲੇ ਨੂੰ ਬੁਝਿਆ ਨਹੀਂ ਹੈ ਬੁਝਿਆ ਨਹੀਂ ਹੈ ਜਿਹੜੀ ਬਿਮਾਰੀ ਹੈ ਉਹ ਨਹੀਂ ਬੁਝੀ ਜਿਹੜੀ ਨਾਮ ਦਾ ਵਿਰੋਧ ਕਰ ਰਹੀ ਹੈ ਮੰਨਣ ਤੋਂ ਬਿਮਾਰੀ ਹੋਵੇ ਨਹੀਂ ਬੁਝੀ ਉਹ ਜਿਹੜੀ ਰੋਗ ਹੈ ਇਹ ਰੋਗ ਨਹੀਂ ਬੁਝਿਆ ਕਿ ਬਿਲਕੁਲ ਪਤਾ ਤਾਂ ਲੱਗ ਰਿਹਾ ਵੀ ਇਹ ਜਿਹੜੀ ਚੀਜ਼ ਹੈ ਆ ਗੱਲ ਸਿੱਖਿਆ ਦੇ ਰਹੀ ਹੈ ਨਹੀਂ ਸਿੱਖਿਆ ਤਾਂ ਦੇ ਰਹੀ ਹੈ ਅਜੋ ਜਿਹੜਾ ਠੀਕ ਵੀ ਲੱਗਦੀ ਵੀ ਸਿੱਖਿਆ ਠੀਕ ਹੈ ਨਹੀਂ ਨਹੀਂ ਸੰਸਾਰੀ ਲਾਭ ਔਰ ਨਿਰਾਕਾਰੀ ਲਾਭ ਦਾ ਅਜੋ ਸਾਨੂੰ ਕਦਰ ਉਸ ਕਦਰ ਦਾ ਉਹ ਨਿਰਾਕਾਰੀ ਲਾਭ ਦਾ ਕੀ ਨਿਰਾਕਾਰੀ ਲਾਭ ਤੇ ਜੋ ਭਰੋਸਾ ਨਹੀਂ ਮੈਨੂੰ ਵੀ ਮਿਲ ਜੂਗਾ ਨਿਰਾਕਾਰੀ ਲਾਭ ਇਸ ਗੱਲ ਤੇ ਸ਼ੰਕਾ ਹੈ ਜੀ ਮੇਰੀ ਵੀ ਉਹ ਅਵਸਥਾ ਹੋ ਜੂਗੀ ਇਸ ਗੱਲ ਤੇ ਸ਼ੰਕਾ ਹੈ ਜੀ ਹੋਰ ਕੁਝ ਨਹੀਂ ਹੈ ਜਦੋਂ ਨੂੰ ਇਹ ਲੱਗਾ ਮੈਂ ਵੀ ਇੱਕ ਹੋ ਸਕਦਾ ਉੱਥੇ ਪਹੁੰਚ ਸਕਦਾ ਉਧਰ ਛੱਡ ਦੂ ਇਸ ਗੱਲ ਤੇ ਸ਼ੰਕਾ ਪੂਰਾ ਭਰੋਸਾ ਹੈ ਉਹ ਅਵਸਥਾ ਜਿਹੜੀ ਹੈਗੀ ਹੈ ਮੇਰੀ ਵੀ ਬਣ ਸਕਦੀ ਹੈ ਇਸ ਗੱਲ ਤੇ ਨੂੰ ਆਪਣੇ ਤੇ ਸ਼ੰਕਾ ਉਹ ਅੰਦਰਲੀ ਮੇਰੀ ਨੂੰ ਮੇਰੇ ਵਾਲੀ ਨਹੀਂ ਅੰਦਰਲੀ ਵੀ ਮੇਰੀ ਹੁੰਦੀ ਹੈ ਹੁੰਦੀ ਨਾ ਨਾ ਬੰਦਾ ਹੈ ਮੈਂ ਨਹੀਂ ਹੋ ਸਕਦਾ ਹਾਂ ਮੈਂ ਇਹ ਪੰਡ ਮੇਤੋਂ ਭਰੀ ਹੈ ਮੇਤੇ ਨਹੀਂ ਚੱਕੋ ਹਾਂ ਇਹ ਮੇਤੋਂ ਨਹੀਂ ਹੋਣੀ ਨਹੀਂ ਅੰਦਰਲੀ ਮੇਰੀ ਚੈੱਕ ਨਹੀਂ ਨਾ ਕੱਟਣ ਨਹੀਂ ਪਤਾ ਨਹੀਂ ਵੀ ਕਿਵੇਂ ਚੈੱਕ ਪਾਸ ਕਹਿੰਦੇ ਵੀ ਬਾਦਸ਼ਾਹ ਬੰਦਾ ਦਿਲ ਦਾ ਬਾਦਸ਼ਾਹ ਦਿਲ ਦਾ ਬਾਦਸ਼ਾਹ ਦਿਲ ਦਾ ਮੀਰ ਸਭ ਡਿਫਰੈਂਸ ਹੈਗਾ ਵੀ ਮੇਤੋਂ ਨਹੀਂ ਹੋਣੀ ਹਾਂ ਬਸ ਬਸ ਨਾ ਵੀ ਮੈਨੂੰ ਨਹੀਂ ਮਿਲਣਾ ਸ਼ਾਇਦ ਮੇਰੇ 'ਚ ਕਮਜ਼ੋਰੀ ਹੈ ਉਹੀ ਲੱਗੀ ਜਾਂਦਾ ਪਰ ਆਪਣੇ ਤੇ ਹੀ ਸ਼ੰਕਾ ਹੈ ਹੀ ਇਹ ਵੀ ਸ਼ੰਕਾ ਕਰਦਾ ਨਹੀਂ ਮੈਂ ਉਹਦੀ ਉਹਦੀ ਵਜ੍ਹਾ ਹੈ ਉਹਦੀ ਵਜ੍ਹਾ ਕੀ ਹੈ ਜਨਮ ਤੋਂ ਇਹਨੂੰ ਐ ਨਹੀਂ ਸੀ ਵੀ ਮੈਂ ਤੂੰ ਚਲਾ ਜਾਊਂਗਾ ਹੋ ਜੂ ਉਦੋਂ ਤੋਂ ਟਾਰਗੇਟ ਹੋ ਰਿਹਾ ਟਾਰਗੇਟ ਜਨਮ ਤੋਂ ਨਹੀਂ ਸੀ ਪਤਾ ਜਨਮ ਤੋਂ ਟਾਰਗੇਟ ਨਹੀਂ ਸੀ ਟਾਰਗੇਟ ਨਹੀਂ ਸੀ ਉਹ ਅੜਿਆ ਹੋਇਆ ਚਲੇ ਗਿਆ ਦੂਰ ਜਿਹਦਾ ਜਨਮ ਤੋਂ ਟਾਰਗੇਟ ਆ ਉਹ ਨਹੀਂ ਅੜ ਉਹਦੀ ਹੋਰ ਹੁੰਦੀ ਹੈ ਜਿਹਨੂੰ ਟਾਰਗੇਟ ਜਿਹਨੂੰ ਹੋ ਜਵੇ ਮੈਨੂੰ ਤਾਂ ਹੈ ਹੀਰੇ ਦਾ ਹੈ ਨਹੀਂ ਸੀ ਵੀ ਹੀਰਾ ਮੈਨੂੰ ਵੀ ਮਿਲ ਜੂਗਾ ਮੈਨੂੰ ਮਿਲ ਗਿਆ ਵੀ ਮੈਂ ਛੇਤੀ ਕਰਾਂ ਇਹਨੂੰ ਫੜ ਲਾ ਉਹ ਗੱਲ ਹੋ ਇਹ ਤਾਂ ਹੁਣ ਮੂੰਹੇ ਘਮਾਣਾ ਪੈਣਾ ਹੈ ਮੂੰਹ ਪਹਿਲਾਂ ਹੋਰ ਪਾਸੇ ਨੂੰ ਜਿਹੜੇ ਲੀਡਰਾਂ ਨੇ ਕਰਪਸ਼ਨ ਛੱਡੀ ਹੈ ਕੁਛ ਆਪਣਾ ਤਿਆਗ ਕਰਿਆ ਉਹਨਾਂ ਦੀ ਇੱਜ਼ਤ ਅੱਜ ਵੀ ਉਹਨਾਂ ਦੀ ਇੱਜ਼ਤ ਉਹਨਾਂ ਦਾ ਨਾਮ ਉਹਨਾਂ ਦਾ ਸਤਿਕਾਰ ਹੈ ਰਹੂਗਾ ਹੀ ਪਰ ਗੱਲ ਤਾਂ ਲਈ ਮੇਰੀ ਦੀ ਹੋਗੀ ਹਾਂ ਮੰਦਰ ਮੰਨ